ਅੰਤਰ ਸੁਣਨ ਬਾਹਰ ਸੁਣਨ ਤੇਰੀ ਭਾਵਨ ਸੁਣਨ ਸੁਣਨ ਜੋਗਿਆ ਦਾ ਜਿਹੜਾ ਹੈ ਨਾ ਜੋਗ ਮਤ ਉਹਦੇ ਚ ਸੁੱਧ ਅਵਸਥਾ ਨੂੰ ਪ੍ਰਾਪਤ ਕਰਨਾ ਹੁੰਦਾ ਨੇ ਅਵਸਥਾ ਸੁਣ ਅਵਸਥਾ ਕੀ ਹੁੰਦੀ ਹੈ ਉਹ ਸੁਣ ਅਵਸਥਾ ਯਾਨੀ ਮਨ ਨੂੰ ਦੇ ਫੁਰਨੇ ਬੰਦ ਕਰਨੇ ਕੁਝ ਚਿਰ ਵਾਸਤੇ ਸਮਾਧੀ 'ਚ ਬੈਠ ਕੇ ਮਨ ਦੇ ਫੁਰਨੇ ਬੰਦ ਕਦੇ ਹੋ ਵੀ ਜਾਂਦੇ ਨੇ ਕਦੇ ਨਹੀਂ ਵੀ ਹੁੰਦੇ ਵੈਸੇ ਮਨ ਦੇ ਫੁਰਨੇ ਬੰਦ ਨਹੀਂ ਹੁੰਦੇ ਜਿਸ ਤਰੀਕੇ ਨਾਲ ਜੋਗੀ ਕਰਦੇ ਨੇ ਮਨ ਦੇ ਫੁਰਨੇ ਬੰਦ ਨਹੀਂ ਹੁੰਦੇ ਵੇਲਾ ਰਹੇ ਇਹ ਗੱਲ ਹੋ ਨਹੀਂ ਸਕਦੀ ਅੰਦਰ ਚੁੱਪ ਕਰਕੇ ਬੈਠ ਜਵੇ ਗੱਲ ਹੋ ਨਹੀਂ ਸਕਦੀ ਕਿਆ ਤਾਂ ਸੁੱਤਾ ਪਿਆ ਚੁੱਪ ਕਰਕੇ ਬੈਠੂ ਬੇਹੋਸ਼ੀ ਦੀ ਹਾਲਤ ਵਿੱਚ ਬੇਹੋਸ਼ ਹੋ ਜਾਣਾ ਹੋਸ਼ ਬੇਹੋਸ਼ੀ ਦੀ ਹਾਲਤ ਵਿੱਚ ਗਿਆਨ ਨਹੀਂ ਹੁੰਦਾ ਬੇਹੋਸ਼ੀ ਦੀ ਹਾਲਤ ਵਿੱਚ ਦਰਸ਼ਨ ਕਿਹਦਾ ਕਰੂਗਾ ਆਵਾਜ਼ ਕਿਹਦੀ ਸੁਣੂਗਾ ਬੇਹੋਸ਼ੀ ਦੀ ਹਾਲਤ ਵਿੱਚ ਗਿਆਨ ਇਸਰੇ ਕੰਮੇ ਨਹੀਂ ਕਰਦੇ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਜਾਣਾ ਹੈ ਇਹਨੇ ਬਾਹੋਸ਼ ਹੋਣਾ ਬਾਹੋਸ਼ ਮਨ ਨੇ ਬਾਹੋਸ਼ ਹੋਣਾ ਹੋਸ਼ ਇਹਨੂੰ ਹੈ ਨਹੀਂ ਹੁਣ ਜਿਹੜੀ ਹੋਸ਼ ਸਾਨੂੰ ਹੈ ਹੋਸ਼ ਨਹੀਂ ਹੈ ਹੰਕਾਰ ਨੇ ਤਾਂ ਹੋਸ਼ ਮਾਰੀ ਹੋਈ ਹੁੰਦੀ ਹੈ ਜਿੰਨਾ ਚਿਰ ਹੰਕਾਰ ਹੈ ਕੋਈ ਵੀ ਬਾ ਹੋਸ਼ ਨਹੀਂ ਹੋਸ਼ ਉੱਤੇ ਹੰਕਾਰ ਦਾ ਨਸ਼ਾ ਚੜਿਆ ਹੈ ਜਿਹੜੀ ਸਾਡੀ ਹੋਸ਼ ਹੋਸ਼ ਹੈ ਨਾ ਹੋਸ਼ ਅਕਲ ਉਹਦੇ ਤੇ ਹੰਕਾਰ ਦੀ ਸਵਾਰੀ ਕੀਤੀ ਹੋਈ ਹੈ ਜਦੋਂ ਅਕਲ ਦੇ ਉੱਤੇ ਹੰਕਾਰ ਸਵਾਰ ਹੋ ਜਾਂਦਾ ਹੈ ਫਿਰ ਉਹ ਬਾਹੋਸ਼ ਨਹੀਂ ਹੁੰਦਾ ਹੋਸ਼ ਹੁੰਦਾ ਹੋਸ਼ ਮਦ ਹੈ ਹੁੰਦਾ ਹੰਕਾਰ ਹੋਸ਼ ਹੈ ਅਕਲ ਅਕਲ ਅਕਲ ਦੇ ਉੱਤੇ ਹੰਕਾਰ ਦੀ ਸਵਾਰੀ ਉਹਨੂੰ ਹੋਸ਼ ਕਹਿੰਦੇ ਸ਼ਰਾਬੀ ਨੂੰ ਵੀ ਹੋਸ਼ ਕਹਿੰਦੇ ਸ਼ਰਾਬ ਨੂੰ ਮਦ ਕਹਿੰਦੇ ਆਮ ਆਦਮੀ ਜਦੋਂ ਹਾਲਾਂਕਿ ਬਹੁਤ ਸਿਆਣੇ ਆਦਮੀ ਦੇਖਣ ਨੇ ਸ਼ਰਾਬ ਪੀ ਕੇ ਗੱਲਾਂ ਕਰਦੇ ਨੇ ਅਕਲ ਦੀਆਂ ਗੱਲਾਂ ਕਰਦੇ ਨੇ ਉਹ ਮੂਰਖ ਵੀ ਨੇ ਜਿਹੜੇ ਵੱਧ ਹੋਸ਼ ਹੋ ਜਾਂਦੇ ਨੇ ਪਰ ਉਹ ਤਾਂ 2-4-5% ਨੇ ਬਹੁਤੇ ਨਹੀਂ ਟੋਟਲ ਆਦਮੀ ਜਿਹਨੇ ਸ਼ਰਾਬ ਪੀਂਦੇ ਰੋਜ਼ ਉਹ ਪਰਸੈਂਟੇਜ ਕੱਢ ਲਓ 5-4% ਤੇ ਜ਼ਿਆਦਾ ਆਦਮੀ ਵੱਧ ਹੋਏ ਹੋਣ ਉਹਨਾਂ ਨੂੰ ਲੈ ਕੇ ਤੁਸੀਂ ਇੱਕ ਫਾਰਮੂਲਾ ਬਣਾ ਲਿਆ 95% ਛੱਡ ਦਿੱਤੇ ਇਸ ਕਰਕੇ ਉਹਨਾਂ ਦੀ ਗੱਲ ਕੋਈ ਸੁਣਦਾ ਹੀ ਨਹੀਂ ਨਸ਼ਾ ਦੇ ਪ੍ਰਚਾਰ ਕਰਨ ਵਾਲੇ ਦੀ ਗੱਲ ਕੋਈ ਨਹੀਂ ਸੁਣਦਾ ਕਿਉਂਕਿ ਪ੍ਰੈਕਟੀਕਲੀ ਉਹਨਾਂ ਦੀ ਗੱਲ ਠੀਕ ਨਹੀਂ ਜੋ ਪ੍ਰੈਕਟੀਕਲ ਹੈ ਉਹਦਾ ਮੇਲ ਨਹੀਂ ਖਾਂਦੇ ਸਾਰੇ ਡਾਕਟਰ ਨਸ਼ਾ ਦਿੰਦੇ ਨੇ ਮਰੀਜ਼ਾਂ ਨੂੰ ਅਸੀਂ ਨਸ਼ਾ ਦੇ ਖਿਲਾਫ ਪ੍ਰਚਾਰ ਕਰਦੇ ਹਾਂ ਕਿਹੜੇ ਨਸ਼ੇ ਦੇ ਖਿਲਾਫ ਪ੍ਰਚਾਰ ਕਰਦੇ ਹਾਂ ਗੁਰਬਾਣੀ ਨੇ ਇੱਕ ਖਾਸ ਨਸ਼ੇ ਦੇ ਖਿਲਾਫ ਪ੍ਰਚਾਰ ਕੀਤਾ ਉਹ ਹੈ ਬਦ ਦੁਰਮਤ ਪੈਦਾ ਕਿੱਥੋਂ ਹੁੰਦੀ ਹੈ ਉਹ ਦੁਰਮਤ ਤੋਂ ਉਹ ਮਤ ਜਿਹੜੀ ਉਲਟੇ ਰਸਤੇ ਪਾਉਂਦੀ ਹੈ ਲੋਕਾਂ ਭੱਬੜ ਭੂਸੇ ਪਾਉਂਦੀ ਹੈ ਡੁਪਲੀਕੇਟ ਰੱਬ ਬਣਾਉਂਦੀ ਹੈ ਝੂਠ ਬੋਲਦੀ ਹੈ ਭਰਮ ਪਾਉਂਦੀ ਹੈ ਠੱਗਦੀ ਹੈ ਲੋਕਾਂ ਦਾ ਜੀਵਨ ਖਰਾਬ ਕਰਦੀ ਹੈ ਉਹਨੂੰ ਦੁਰਮਤ ਕਹਿੰਦੇ ਨੇ ਇਹ ਹੋਰ ਦੂਰੀ ਵਧਾਉਂਦੀ ਹੈ ਸੱਚ ਤੋਂ ਸੱਚ ਤੋਂ ਦੂਰ ਲੈ ਜਾਂਦੀ ਸੱਚ ਦੇ ਨੇੜੇ ਜਾਣਾ ਸੀ ਅਸੀਂ ਝੂਠੀਆਂ ਕਹਾਣੀਆਂ ਸੁਣ ਸੁਣ ਕੇ ਸੱਚ ਤੋਂ ਹੋਰ ਦੂਰ ਚਲੇ ਗਏ ਹੋਰ ਦੂਰ ਚਲੇ ਗਏ ਝੂਠ ਸੁਣ ਕੇ ਝੂਠ ਮੰਨ ਕੇ ਸੱਚ ਤੋਂ ਦੂਰ ਜਾਵਾਂਗੇ ਨੇੜੇ ਜਾਵਾਂਗੇ ਸੱਚ ਦੇ ਦੂਰੇ ਜਾਵਾਂਗੇ ਅਣਹੋੜੀਆਂ ਗੱਲਾਂ ਲੋਕ ਵਿਸ਼ਵਾਸ ਕਿਵੇਂ ਕਰਦੇ ਧਰਮ ਸੁਣ ਲੈਂਦੇ ਨੇ ਕਹਿੰਦੇ ਨੇ ਸ਼ਾਇਦ ਹੋ ਗਿਆ ਹੋਵੇ ਪਰ ਦਿਲ ਨਹੀਂ ਮੰਨਦਾ ਜਦ ਤੱਕ ਮੰਨਦਾ ਨਹੀਂ ਹੋ ਗਿਆ ਜਿਹੜਾ ਸਾਡਾ ਹੀ ਨਹੀਂ ਮਨ ਮੰਨਦਾ ਜਿਹੜੀ ਗੱਲ ਨੂੰ ਅੰਦਰੋਂ ਨਹੀਂ ਮੰਨਦਾ ਮਨ ਉੱਤੋਂ ਅਸੀਂ ਕਹਿੰਦੇ ਵੀ ਧਰਮ ਸ਼ਰਧਾ ਦਾ ਵਿਸ਼ਾ ਹੋ ਜਾਂਦਾ ਖੈਰ ਬਾਦ ਹੋਸ਼ ਔਰ ਬਾਹੋਸ਼ ਔਰ ਬੇਹੋਸ਼ ਤਨ ਹੋਸ਼ਾਂ ਹੋ ਆ ਆਮ ਆਦਮੀ ਸਾਰੇ ਮਦ ਹੋਸ਼ ਨੇ ਬੜੇ ਬੜੇ ਸੰਤ ਬੰਦ ਹੋਸ਼ ਨੇ ਗੁਰਮੁਖ ਤੋਂ ਬਿਨਾ ਸਭ ਮਦ ਹੋਸ਼ ਨੇ ਗੁਰਸਿੱਖ ਤੋਂ ਬਿਨਾ ਸਭ ਮਦ ਹੋਸ਼ ਨੇ ਸਾਰੀਆਂ ਭਗਤੀਆਂ ਮਦ ਹੋਸ਼ ਕਰਦੀਆਂ ਨੇ ਸਵਾਇ ਗੁਰਮਤ ਤੋਂ ਬਿਨਾ ਸਵਾਇ ਗੁਰਮਤ ਤੋਂ ਇੱਕ ਗੁਰਬਾਣੀ ਦੀ ਸਮਝ ਹੈ ਪਰ ਜੇ ਸਮਝ ਹੋਵੇ ਤਾਂ ਗੁਰਬਾਣੀ ਦੀ ਸਹੀ ਸਮਝ ਹੈ ਜਿਹੜੀ ਹੋਸ਼ ਤੁਹਾਡੇ ਕਾਇਮ ਕਰਦੀ ਹੈ ਹੋਸ਼ ਕਰੋ ਗੁਰਬਾਣੀ ਕਹਿੰਦੀ ਹੈ ਹੋਸ਼ ਕਰ ਹੋਸ਼ ਜਿਹੜਾ ਆਪ ਨਹੀਂ ਬਚ ਸਕਿਆ ਆਪ ਮੁਕਤ ਨਹੀਂ ਹੋਇਆ ਤੈਨੂੰ ਮੁਕਤ ਕਿਵੇਂ ਕਰ ਦੂੰ ਜਿਹੜਾ ਗੁਰੂ ਕਹੋਦਾ ਆਪ ਮੁਕਤ ਨਹੀਂ ਹੋ ਸਕਿਆ ਤੈਨੂੰ ਮੁਕਤ ਕਿਵੇਂ ਕਰ ਤੂੰ ਤੂੰ ਹੋਸ਼ ਕਰ ਐਸੇ ਠੱਗ ਗੁਰੂ ਦੀ ਮਗਰ ਨਾ ਲੱਗ ਮਗਰ ਕਿਹਦੀ ਲੱਗ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਕਰ ਹੋਸ਼ ਲਿਆਂਦੀ ਨਾ ਗੱਲ ਕਹਿ ਕੇ ਹੋਸ਼ ਲਿਆਂਦੀ ਗੱਲ ਕਹਿ ਕੇ ਹੋਸ਼ ਕਰ ਜਿਹੜਾ ਆਪ ਮੁਕਤ ਹੋਈ ਤੈਨੂੰ ਤਾਰ ਸਕਦਾ ਜਿਹੜਾ ਆਪ ਮੁਕਤ ਨਹੀਂ ਚੱਲੂ ਕਿਵੇਂ ਤਾਰ ਦੂ ਗੁਰਬਾਣੀ ਹੋਜ ਲਿਆਉਂਦੀ ਹੈ ਨਾਮ ਦੇ ਨਾਲ ਕੀ ਕੀ ਹੋ ਜਾਂਦਾ ਸਗਲ ਰੋਗ ਕੋ ਔਖਤ ਨਾਮ ਜੇ ਕੋਈ ਨਾਮ ਜਪਦਾ ਉਹਦੇ ਚ ਕੋਈ ਜਰਾ ਮਾਤਰ ਰੋਗ ਨਹੀਂ ਰਹਿ ਸਕਦਾ ਜਦੋਂ ਨਾਮ ਜਪ ਲੈਂਦਾ ਕਿਆ ਜਪਦਾ ਨਾਮ ਜਪਦਿਆਂ ਨੂੰ 80 80 ਸਾਲ ਹੋ ਗਏ ਰੋਗ ਹੋ ਗਏ ਨੇ ਤੁਕਾਰ ਹੋ ਗਏ ਫਿਰ ਉਹ ਜਿਹੜਾ ਨਾਮ ਜਪਦੇ ਨੇ ਉਹ ਨਾਮ ਨਹੀਂ ਹੈ ਡੁਪਲੀਕੇਟ ਹੈ ਉਹ ਕਿਸੇ ਮਦ ਹੋਸ਼ ਦਾ ਦੱਸਿਆ ਹੋਇਆ ਨਾਮ ਝੂਠੇ ਬੰਦੇ ਦਾ ਦੱਸਿਆ ਝੂਠੀ ਬੰਦੇ ਜੇ ਉਹ ਨਾਮ ਹੈ ਸੀ ਤਾਂ ਸਾਰੇ ਰੋਗ ਜਾਣੇ ਚਾਹੀਦੇ ਸੀ ਐਸਾ दारू ਲੋੜ ਲਓ ਜੋ ਰੋਗਾਂ ਮੰਜੇ ਕਾਣ ਸਾਰੇ ਰੋਗਾਂ ਦਾ ਹੀ ਕਾਣ ਕਰ ਦੋ ਸਾਰੇ ਵਿਕਾਰਾਂ ਦਾ ਹੀ ਕਾਣ ਕਰ ਦੇਵੇ ਨਾਮ ਜਪਦੇ ਆ ਵੈਰੂ ਵੈਰੂ ਕਰਦੇ ਆ ਕਾਣ ਕਿਸੇ ਰੋਗ ਦਾ ਨਹੀਂ ਰੋਗ ਸਗੋਂ ਵੱਧ ਗਏ ਵਿਕਾਰ ਵੱਧ ਗਿਆ ਕ੍ਰੋਧ ਵੱਧ ਗਿਆ ਇਹਦਾ ਮਤਲਬ ਹੈ ਨਾਮ ਨਹੀਂ ਹੈ ਗਲਤ ਦਵਾਈ ਹੈ ਇਹ ਅਗਰ ਗੁਰਬਾਣੀ ਝੂਠ ਬੋਲਦੀ ਹੈ ਇਹ ਬਾਣੀ ਝੂਠ ਬੋਲਦੀ ਹੈ ਇਹ ਅਸੀਂ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਦਵਾਈ ਅੰਦਰ ਗਈ ਜਾਂ ਰੋਗ ਰਹਿਣ ਵੇ ਕਿਵੇਂ ਹੋ ਸਕਦਾ ਦੀਵਾ ਬੜੇ ਅੰਧੇਰਾ ਜਾਏ ਇਹ ਕਿਉਂ ਕਿਹਾ ਸੀ ਦੀਵਾ ਬਣਦੇ ਵਿੱਚ ਅੰਧੇਰਾ ਜਾਣ ਦੇ ਵਿੱਚ ਕੋਈ ਸਮਾਂ ਨਹੀਂ ਹੈ ਵਿਚਾਲੇ ਜੇ ਕੋਈ ਕਹੇ ਵੀ ਨਾ ਜੀ 2 ਸਾਲ ਨੂੰ ਆਰਾਮ ਆਊ ਦਵਾਈ ਤਾਂ ਹੁਣ ਦਿੱਤੀ ਇਹ ਵੀ ਗੱਲ ਗਲਤ ਹੈ ਦੀਵਾ ਵਰਦੀ ਸਾਰਾ ਅੰਧੇਰਾ ਜਾਣਾ ਚਾਹੀਦਾ ਰਾਮ ਐਸਾ ਨਾਮ ਅੰਦਰ ਤੇ ਰੋਗ ਬਾਹਰ ਜਦੇ ਇੱਕ ਸਕਿੰਟ ਦਾ ਫਰਕ ਨਹੀਂ ਹੈ ਲੈਟ ਆਨ ਹਨੇਰਾ ਗਾਇਬ ਇਹ ਦਲੀਲ ਨਹੀਂ ਮੰਨੀ ਜਾ ਸਕਦੀ ਕਿਉਂਕਿ ਦੀਵਾ ਬੜੇ ਅਧੇਰਾ ਜਾਏ ਦਾ ਮਤਲਬ ਹੈ ਦੀਵਾ ਜਲੇ ਹਨੇਰਾ ਜਾਵੇ ਨਾ ਫਿਰ ਦੀਵਾ ਨਹੀਂ ਆ ਕੁਝ ਹੋ ਰਿਹਾ ਉਹ ਜੋਗੀ ਸੁਣਨ ਗੱਲ ਕਰਦੇ ਨੇ ਉਹਨਾਂ ਦਾ ਧਰਮ ਹੈ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਦਲੀਲ ਦਿੰਦੇ ਨੇ ਸੁਣ ਦੀ ਪਹਿਲਾਂ ਤਾਂ ਦੱਸਦੇ ਨੇ ਸੁਣ ਹੁੰਦਾ ਕੀ ਹੈ ਤੁਹਾਨੂੰ ਪਤਾ ਹੀ ਨਹੀਂ ਸੁਣ ਕੀ ਹੁੰਦਾ ਸੁਣ ਕੀ ਹੋਣਾ ਸੁਣ ਕੀ ਹੁੰਦਾ ਉਹਦਾ ਤੁਹਾਨੂੰ ਪਤਾ ਹੀ ਨਹੀਂ ਕਿਵੇਂ ਹੁੰਦਾ ਉਹਦਾ ਗੱਲ ਅਲੱਗ ਹੈ ਜਦ ਇਹ ਨਹੀਂ ਪਤਾ ਸੁਣ ਕੀ ਹੁੰਦਾ ਜਦ ਇਹ ਹੀ ਨਹੀਂ ਪਤਾ ਧਿਆਨ ਕਿਹਦਾ ਧਰਨਾ ਹੈ ਪਰਮਾਤਮਾ ਦਾ ਧਿਆਨ ਧਰਨਾ ਚਲੋ ਮੰਨ ਲਈ ਧਰਨਾ ਪਰਮਾਤਮਾ ਕੀ ਹੈ ਜਿਹਦਾ ਧਿਆਨ ਕਰਨਾ ਹੈ ਉਹਦਾ ਪਤਾ ਹੈ ਜੀ ਤੇ ਧਿਆਨ ਕਿਹਦਾ ਧਰੋਗੇ ਫਰਜੀ ਫਰਜੀ ਧਰੋਗੇ ਨਾ ਕੋਈ ਜੀ ਫਰਜੀ ਬਣਾ ਕੇ ਮੂਰੇ ਫਰਜੀ ਚੀਜ਼ ਤੋਂ ਅਸਲੀ ਮੂਰੇ ਤੇ ਮੈਂ ਆਜੂ ਤੁਹਾਡੇ ਚੀਜ਼ ਤਾਂ ਫਰਜੀ ਹੈ ਮੂਰੇ ਰੱਖੀ ਹੋਈ ਫਰਜੀ ਦਾ ਰੱਬ ਰੱਖ ਲਿਆ ਉਹ ਸਾਰੇ ਫਰਜੀ ਰੱਬ ਨੇ ਨਾ ਦੇ ਬੱਤਾਂ ਫਰਜੀ ਨੇ ਸਭ ਤੁਸੀਂ ਜਿਹਦਾ ਧਿਆਨ ਕਰਦੇ ਹੋ ਤਾਂ ਫਰਕ ਕਰ ਲਿਆ ਤੁਸੀਂ ਧਰਮ ਵੀ ਫਰਜ਼ੀ ਹੈ ਫਿਰ ਗਿਆਨ ਵੀ ਫਰਜ਼ੀ ਹੈ ਫਿਰ ਸਭ ਕੁਝ ਫਰਜ਼ੀ ਹੈ ਸੁਣ ਕੀ ਹੁੰਦਾ ਸੁਣ ਹੁੰਦਾ ਬੇਹੋਸ਼ੀ ਦੀ ਹਾਲਤ ਬਲਕਿ ਉਹਦੇ ਵਾਸਤੇ ਸੁਣ ਦੀ ਜਗ੍ਹਾ ਇੱਕ ਹੋਰ ਲਫ਼ਜ਼ ਵਰਤਿਆ ਨਾਲ ਸੁਣ ਦੇ ਦੋ ਹਿੱਸੇ ਕਰਦੇ ਸੁਣਨ ਦੇ ਦੋ ਹਿੱਸੇ ਕਰਦੇ ਅੰਤਰ ਸੁਣਨ ਸੁਣਨ ਨੂੰ ਸੁਣਨ ਨੂੰ ਬਣਾਤਾ ਸੁਣਨ ਯੋਗੀ ਨਹੀਂ ਕਹਿੰਦੇ ਸੁਣਨ ਦਾ ਉਹ ਕਹਿ ਰਿਹਾ ਜਿਹਨੂੰ ਗਿਆਨ ਹੈ ਵੀ ਹੋਣਾ ਕੀ ਹੈ ਜਿਹੜਾ ਸੁਪਨਾ ਹੈ ਇਹ ਸੁਣਨ ਹੁੰਦਾ ਨਾ ਜਾਗਦਾ ਨਾ ਸੁੱਤਾ ਫਿਰ ਸੁਣਨ ਦੇ ਵਿਚਾਲੇ ਦੀ ਕਵਸਤਾ ਹੈ ਸਹਿਜ ਕੀ ਹੈ ਜਾਗਦਾ ਸਹਿਜ ਜਾਗਦਾ ਸੁਣ ਸੁਤਾ ਪਿਆ ਪਰ ਸੁਪਨਾ ਕੀ ਹੋਇਆ ਵਿਚਾਰੇ ਸੁਪਨਾ ਫਿਰ ਕੀ ਹੋ ਜੋਗੀਆਂ ਨੂੰ ਕੋਈ ਗਿਆਨ ਨਹੀਂ ਜਿਹਨੂੰ ਵਿਚਾਰ ਲਈ ਅਵਸਥਾ ਦਾ ਗਿਆਨ ਨਹੀਂ ਉਹਨੂੰ ਕਿਸੇ ਦਾ ਨਹੀਂ ਪਤਾ ਸੁਪਨਾ ਵੀ ਤਾਂ ਹੈ ਨਾ ਜਾਗਦਾ ਨਾ ਸੁਤਾ ਪਿਆ ਸੁਤਾ ਵੀ ਪਿਆ ਜਾਗਦਾ ਵੀ ਹੈ ਇਹ ਸੁਣਨ ਹੈ ਸੁਣਨ ਨਹੀਂ ਹੈ ਸਾਡੇ ਆ ਜੀ ਤੇ ਅਸੀਂ ਰਹਿਣਾ ਹੈ ਸੁਣਤ ਤਾਂ ਹੈਗੇ ਆ ਅੱਜ ਗਰਭ ਦੇ ਵਿੱਚ ਵੀ ਸੁਣਤ ਦੇ ਇਹ ਜੋ ਅਵਸਥਾ ਸੀ ਅੰਤਰ ਸੁਗਮ ਗਰਭ ਦੇ ਵਿੱਚ ਸੁਣਤ ਸੀ ਸੁਣ ਵਰਗੀ ਅਵਸਥਾ ਸੁਪਨਾ ਉੱਥੇ ਵੀ ਦੇਖਦਾ ਸੀ ਉੱਥੇ ਸਰੀਰ ਨਾਲ ਜੁੜਦਾ ਸੀ ਮਾਇਆ ਸੁਪਨੇ ਵਿੱਚ ਤਪ ਕੀਤਾ ਉਹ ਆ ਜਿਹੜਾ ਜਪ ਕਰ ਰਹੇ ਹਨ ਗੁਰਬਾਣੀ ਸਮਝ ਰਹੇ ਹਨ ਇਹ ਵੀ ਸੁਪਨੇ 'ਚ ਕਰ ਰਹੇ ਹਨ ਸੱਚ ਦੀ ਆਰਾਧਨਾ ਸੁਪਨੇ 'ਚ ਹੋ ਰਹੀ ਹੈ ਸੱਚ ਸੁੱਤਿਆਂ ਜਿਹੜਾ ਆਰਾਧਿਆ ਕਿਸੇ ਨੇ ਜਾਗਦੇ ਨੇ ਸੱਚ ਨਹੀਂ ਆਰਾਧਿਆ ਸੱਚ ਆਰਾਧ ਕੇ ਤਾਂ ਜਾਗਿਆ ਸੱਚ ਆਰਾਧ ਕੇ ਜਾਗਿਆ ਇਹ ਗੱਲ ਸੀ ਬੁਝਣ ਵਾਲੀ ਵਿਚਾਲੇ ਬੜੀ ਸਾਰੀ ਹੈ ਪੱਤੇ ਸਾਰੇ ਨੇ ਸਾਡੇ ਕੋਲ ਤਰਤੀਬ ਨਹੀਂ ਸਾਨੂੰ ਲਾਉਣ ਦੀ ਲਾ ਕੇ ਸਮਝਣ ਦੀ ਤਰਤੀਬ ਨਹੀਂ ਸੀ ਬਸ ਹੋਰ ਕੋਈ ਸਾਰੀਆਂ ਬਗਤੀਆਂ ਪੜੀਆਂ ਹੋਈਆਂ ਆ ਜੋ ਕੁਝ ਹੋ ਰਿਹਾ ਸੁੱਤੇ ਪਿਆਂ ਦਾ ਸੁਪਨੇ 'ਚ ਹੋ ਰਿਹਾ ਸੁਪਨੇ 'ਚੋਂ ਸੰਸਾਰ ਕੋਈ ਜਲਦਾ ਨਹੀਂ ਹਾਂ ਜਾਗ ਜੂਗਾ ਜਿਹੜਾ ਜਿਹੜਾ ਜਾਗ ਜੂਗਾ ਨਾ ਉਹਦੀ ਗੱਲ ਗੱਲ ਕੀਤੀ ਹੈ ਅੰਤਰ ਸੁਨੰਦ ਗਰਭ ਦੇ ਵਿੱਚ ਸੁਣ ਵਰਗਾ ਸੀ ਸੁਣ ਨਹੀਂ ਸੀ ਪਰਮਾਨੈਂਟ ਬੇਹੋਸ਼ੀ ਦੀ ਹਾਲਤ ਵਿੱਚ ਨਹੀਂ ਸੀ ਕੁਝ ਹੋਸ਼ ਸੀ ਕੁਝ ਬੇਹੋਸ਼ ਸੀ ਬਾਹਰ ਸੁਣ ਕੋ ਉਹੀ ਅਵਸਥਾ ਹੋਣਾ ਘਰ ਵਾਲੀ ਅਵਸਥਾ ਸਿਰਫ ਲੱਗਿਆ ਕੀ ਹੈ ਉੱਥੇ ਉਹ ਸ਼ਬਦ ਅੰਦਰਲਾ ਸੁਣਦਾ ਸੀ ਇੱਥੇ ਬਾਹਰਲਾ ਸੁਣ ਲੱਗੇ ਜਿਹੜੀ ਚੇਤਨਾ ਅੰਦਰਲੇ ਸ਼ਬਦ ਨਾਲ ਜੁੜੀ ਹੋਈ ਤੇ ਬਾਹਰ ਦੇ ਨਾਲ ਜੁੜੀ ਡੋਰੇ ਇਧਰ ਖੋਲ ਕੇ ਉਧਰ ਬੰਤੀ ਇਧਰੋਂ ਪੱਟ ਕੇ ਇਧਰ ਲਾਤੀ ਅੰਦਰੋਂ ਪੱਟ ਕੇ ਸੁਰਤ ਬਾਹਰ ਲਾ ਗਈ ਤਿਰਕੁਟੀ ਜਲਾ ਗਈ ਤਿਰਕੁਟੀ ਜਲਾ ਗਈ ਬਾਹਰ ਲਾ ਗਈ ਜੁੜ ਗਈ ਬਾਹਰ ਜੀ ਜੁੜ ਗਈ ਅੱਖਾਂ ਨਾਲ ਦੇਖਣ ਲੱਗ ਗਿਆ ਕੰਨਾਂ ਨਾਲ ਸੁਣਨ ਲੱਗ ਗਿਆ ਜੀਵ ਨਾਲ ਰਸ ਲੈਣ ਲੱਗ ਗਿਆ ਨੱਕ ਨਾਲ ਖੁਸ਼ਬੂ ਬਦਬੂ ਦਾ ਪਤਾ ਲੱਗਣ ਲੱਗ ਗਿਆ ਚਮੜੇ ਨਾਲ ਗਰਮੀ ਸਰਦੀ ਦਾ ਪਤਾ ਲੱਗਣ ਲੱਗ ਗਿਆ ਸਹੀ ਹੈ ਔਰ ਕੀ ਹੈ ਸਰੀਰ ਨਾਲ ਜੁੜਿਆ ਹੈ ਇਹ ਮਹਿਸੂਸ ਕਰਦਾ ਕੋਈ ਸੂਈ ਚ ਬੋਲਦਾ ਉਹਦਾ ਪਤਾ ਲੱਗ ਗਿਆ ਸੋਹਰ ਦੁੱਖ ਦਾ ਰੂਪ ਹੋ ਗਿਆ ਸਰੀਰ ਨਾਲ ਜੁੜ ਕੇ ਬਾਹਰ ਸੁਣਨ ਬਾਹਰ ਵੀ ਸੁਣ ਵਰਗਾ ਹੀ ਹੈ ਕੋਈ ਬਹੁਤਾ ਫਰਕ ਨਹੀਂ ਪਿਆ ਅੰਦਰ ਵਾਲੀ ਅਵਸਥਾ ਔਰ ਬਾਹਰ ਹਾਂ ਉੱਥੇ ਟਿਕਿਆ ਹੋਇਆ ਸੀ ਇੱਥੇ ਸਭੋ ਖਿੰਡ ਗਿਆ ਹੋਰ ਬਾਹਰ ਖਿੰਡ ਗਿਆ ਇੱਥੇ ਆ ਕੇ ਉੱਥੇ ਧਿਆਨ ਇੱਕ ਥਾਂ ਟਿਕਿਆ ਹੋਇਆ ਸੀ ਇਸ ਕਰਕੇ ਉੱਥੇ ਮਨ ਰੁਕਿਆ ਹੋਇਆ ਕਰਕੇ ਉਰਦ ਤਪ ਕਰਤਾ ਲਿਖਿਆ ਗਰਮ ਦੇ ਵਿੱਚ ਉਰਦ ਤਪ ਕਰਦਾ ਸੀ ਤਪ ਤਾਂ ਕਰਦਾ ਸੀ ਮਨ ਤਾਂ ਰੁਕਿਆ ਹੋਇਆ ਸੀ ਪਰ ਤਬ ਪੁੱਠਾ ਸੀ ਮਾਇਆ ਨਾਲ ਜੁੜ ਰਿਹਾ ਸੀ ਮਾਇਆ ਨਾਲ ਜੁੜਨਾ ਨਹੀਂ ਹੈਗਾ ਮਾਇਆ ਨਾਲ ਜੁੜਨਾ ਪੁੱਠਾ ਤਬ ਹੈ ਜੋਗੀਆਂ ਦਾ ਵੀ ਤਾਂ ਪੁੱਠਾ ਤਿਰਕੁਟੀ ਦੇ ਦਿਮਾਗ ਚ ਮਨ ਨੂੰ ਰੋਕਣਾ ਸੁਖਤ ਨੂੰ ਰੋਕਣਾ ਪੁੱਠਾ ਕਰਦਾ ਮਾਇਆ ਦੇ ਵਿੱਚ ਰੋਕਣਾ ਮਾਇਆ ਦੇ ਲਿਆ ਕੇ ਮਨ ਨੂੰ ਰੋਕ ਦੇਣਾ ਪੁੱਠਾ ਕਰਦਾ ਮਾਇਆ ਗਨਨ ਅਗਰ ਤੇ ਨਾਲ ਅਗਰ ਵਧੂਗੀ ਅਗਰ ਵਧੂਗੀ ਸਟੋਰ ਹੋ ਜੂਗੀ ਅਗਰ ਜਿਆਦਾ ਆਪਣਾ ਅੰਦਰ ਸਟੋਰ ਹੁੰਦੀ ਹੈ ਕਰੋਧ ਦੇ ਰੂਪ ਸਟੋਰ ਹੁੰਦੀ ਹੈ ਹਉਮੈ ਦੇ ਰੂਪ ਸਟੋਰ ਹੁੰਦੀ ਹੈ ਹਉਮੈ ਦੇ ਰੂਪ ਜੋ ਵਿੱਚ ਜਿਵੇਂ ਲੱਕੜ ਕੇ ਆਉਂਦਾ ਉਹ ਹੋਵੇ ਜਾਂ ਪ੍ਰਗਟ ਹੁੰਦੀ ਹੈ ਅਗਰ ਕਰੋਧ ਤਾਂ ਬਨਸਪਤੀ ਦੀ ਅਗਰ ਸਟੋਰ ਹੋਈ ਹੋਈ ਹੈ ਉਹ ਹੋਵੇ ਜੇ ਜਲਦੀ ਹੈ ਬਾਹਰ ਨਿਕਲ ਹੈ ਫਿਰ ਵਿਰੋਧ ਹੈ ਕ੍ਰੋਧ ਫੁੱਟਦਾ ਅੰਦਰ ਜਮਾ ਹੋਈ ਹੋਈ ਚੀਜ਼ ਹੈ ਬਾਹਰ ਨਿਕਲ ਕੇ ਜੋ ਭਾਂਡੇ ਦੀ ਵਸਤੂ ਪਈ ਹੈ ਉਹੀ ਬਾਹਰ ਨਿਕਲਣੀ ਹੋਰ ਕੀ ਨਿਕਲ ਗਰਭ ਵਿੱਚ ਸੁਪਨੁਦ ਵਰਗਾ ਸੀ ਸੁਪਨੇ ਵਰਗਾ ਸੀ ਅਵਸਥਾ ਇਹਦੀ ਬਾਹਰ ਵੀ ਸੁਪਨਾ ਹੀ ਹੈ ਤੇਰੇ ਭਾਉ ਸੁਣਨ ਨੂੰ ਸੁਣਨਾ ਜਦੋਂ ਇਹ ਸਰੀਰ ਛੱਡੂਗਾ ਤੀਜੇ ਭਵਨ ਚਲਿਆ ਜਾਊਗਾ ਦੋ ਹੋ ਗਏ ਇੱਕ ਭਵਨ ਅੰਦਰ ਵਾਲਾ ਘਰ ਵਾਲਾ ਇੱਕ ਭਵਨ ਆ ਹੁਣ ਬਾਹਰ ਦੋ ਭਵਨ ਹੋ ਗਏ ਤੀਜਾ ਭਵਨ ਕਾ ਦਊ ਜਾਂ ਸਰੀਰ ਛੱਡ ਦੂਗਾ ਆ ਸਰੀਰ ਛੱਡੋ ਮਰ ਜੂ ਜਦ ਜਿਹਨੂੰ ਅਸੀਂ ਮਰਨਾ ਕਹਿੰਦੇ ਆ ਅਸਲ 'ਚ ਮਰਨਾ ਨਹੀਂ ਹੈ ਸਰੀਰ ਛੱਡਣਾ ਜੇ ਸਰੀਰ ਛੱਡ ਦੂਗਾ ਤੇ ਤੀਜਾ ਭਵਨ ਉਹਦੇ ਵਿੱਚ ਸੁਣਨ ਸੁਣਨ ਹੁੰਦਾ ਅਸਲੀ ਬੇਹੋਸ਼ ਉੱਥੇ ਹੁੰਦਾ ਦੋ ਭਵਨਾਂ 'ਚ ਬੇਹੋਸ਼ ਨਹੀਂ ਹੁੰਦਾ ਦੋ ਪਵਨਾਂ 'ਚ ਸੁਪਨਾ ਹੁੰਦਾ ਨਾ ਸੁਣਨਾ ਨਾ ਸਹਿਜ ਹੈ ਵਿਚਾਲੇ ਹੈ ਤੀਜੇ ਭਵਨ ਦੇ ਵਿੱਚ ਸੁਪਨਾ ਨੂੰ ਇੱਕ ਚੌਥਾ ਭਵਨ ਇੱਕ ਚੌਥੀ ਸਟੇਜ ਹੈ ਤੁਰਿਆਬਾਦ ਚੌਥੇ ਸੁਣਨੇ ਜੋ ਜਾਣਾ ਚੌਥੇ ਵਿੱਚ ਜਾਂਦਾ ਹੈ ਜਦ ਉਹ ਕੀ ਹੈ ਚੌਥਾ ਬਾਦ ਕੀ ਹੈ ਚੌਥਾ ਜਾਗਰਤ ਅਵਸਥਾ ਜੇ ਆ ਸੁਪਨਾ ਜਿਹੜਾ ਹੈਗਾ ਅਸੀਂ ਜ਼ਿੰਦਗੀ ਦਾ ਇਹਦੇ ਵਿੱਚ ਸੱਚ ਨੂੰ ਆਰਾਧ ਲਈਏ ਸੱਚ ਸੁੱਤਿਆਂ ਜਨਾ ਆਰਾਧਿਆ ਉੜਦਿਆਂ ਨਾਮ ਜਪਨ ਨਾਮ ਜਪਨ ਜੇ ਇੱਥੇ ਨਾਮ ਉਚਾਰਨ ਕਰ ਦੇਵੇ ਉੱਠ ਕੇ ਜਾਗ ਕੇ ਜਾਗ ਜਵੇ ਇੱਥੇ ਉਹ ਜਾਣਦਾ ਸੁਰੂ ਚੌਥਾ ਚੌਥੀ ਅਵਸਥਾ ਵਾਲਾ ਸੁਣਦਾ ਜੋ ਨਾਲ ਜਾਣ ਚੌਥੀ ਅਵਸਥਾ ਵਾਲਿਆਂ ਨੂੰ ਸੁਣ ਦਾ ਸਹਿਜ ਦਾ ਪਤਾ ਲੱਗਿਆ ਜਿਹੜਾ ਜੋ ਸੁਣ ਆਪ ਹੈ ਉਹਨੂੰ ਸੁਣ ਦਾ ਕੀ ਪਤਾ ਸੁਪਨੇ ਵਾਲੇ ਨੂੰ ਕੀ ਪਤਾ ਮੈਂ ਸੁਪਨਾ ਦੇਖਦਾ ਸੁਪਨੇ 'ਚ ਦੱਸਿਆ ਜਾ ਕੇ ਦੱਸਦਾ ਮੈਂ ਸੁਪਨਾ ਦੇਖਿਆ ਸੁਪਨੇ 'ਚ ਕੋਈ ਨਹੀਂ ਮੰਨਦਾ ਸੁਪਨਾ ਅਸੀਂ ਗੱਲਾਂ ਸੁਣੀਆਂ ਹੋਈਆਂ ਨੇ ਸੁਪਨਾ ਮੰਨਿਆ ਵੀ ਹੈ ਕਿਸੇ ਨੂੰ ਸੁਪਨਾ ਜਿੱਦਾਂ ਮੰਨ ਲੂਗਾ ਉਹ ਰਹਿਣਾ ਨਹੀਂ ਦਾ ਜੇ ਸੁਪਨਾ ਮੰਨ ਲਿਆ ਫਿਰ ਮੋਹ ਕਾਹਦਾ ਰਹਿ ਗਿਆ ਬਈ ਹੁਣ ਮੋਹ ਘਟ ਸਕਦਾ ਹੈ ਮੋਹ ਤੋਂ ਮਨ ਨੂੰ ਰੋਕ ਸਕਦੇ ਆ ਅਸੀਂ ਮੋਹ ਖਤਮ ਨਹੀਂ ਕਰ ਸਕਦੇ ਖਤਮ ਜਦ ਹੋ ਜਾ ਆ ਉਹ ਭਰਮ ਦਾ ਪੜਦਾ ਸੀ ਮੋਹ ਦਾ ਫਿਰ ਚੱਕ ਹੁਣ ਹੁਣ ਤਾਂ ਪ੍ਰੈਸ਼ਰ ਗੁਰਬਾਣੀ ਦਾ ਮੰਨ ਕੇ ਨਾ ਮੰਨ ਕੇ ਗੁਰਬਾਣੀ ਨੂੰ ਮਨ ਨੂੰ ਸਮਝਾ ਕੇ ਵੀ ਭਾਈ ਸੁਪਨਾ ਹੀ ਹੈ ਜਾਂ ਗੁਰੂ ਕਹਿੰਦਾ ਸੁਪਨਾ ਗੁਰਬਾਣੀ ਕਹਿੰਦੀ ਹੈ ਸੁਪਨਾ ਤੂੰ ਸੁਪਨਾ ਹੀ ਬੰਦ ਹੁਣ ਮਨ ਨੂੰ ਬਣਾ ਰਹੇ ਆ ਅਸੀਂ ਹੋੜੀਆਂ ਗੱਲਾਂ ਜਿਹੜੀਆਂ ਮਨ ਦਾ ਦੀ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਤੇ ਵਿਸ਼ਵਾਸ ਕਰਕੇ ਮਨ ਨੂੰ ਮਨਾ ਰਹੇ ਆ ਪਰ ਕਿੰਨੇ ਮਨ ਜਿਹੜੇ ਸੱਚ ਮੰਨਦੇ ਨੇ ਇਹ ਸੁਪਨਾ ਕਿੰਨੇ ਲੋਕ ਨੇ ਜਿਹੜੇ ਸੱਚ ਮੰਨਦੇ ਨੇ ਸੱਚ ਕੋਈ ਨਹੀਂ ਬੰਦ ਕਹਿੰਦੇ ਸਾਰੇ ਸੁਪਨਾ ਨੇ ਬਸ ਬੁੱਢੜ ਦਾ ਹਰ ਨਾਮ ਮੰਨਣ ਦਾ ਫਰਕ ਹੈ ਮੰਨੂਗਾ ਜਾ ਕੇ ਪਹਿਲਾਂ ਨਹੀਂ ਮੰਨ ਇਸੇ ਕਰਕੇ ਇਸ ਬਾਤ ਵਾਲੇ ਕਹਿੰਦੇ ਉਹ ਇਨਕਾਰ ਹੋ ਗਏ ਗੁਰੂ ਨੇ ਕਿਹਾ ਸਤ ਸਤ ਕਰਕੇ ਮੰਨੋ ਗੁਰ ਸਿੱਖੋ ਫਿਰ ਸਤਗੁਰ ਦੀ ਬਾਣੀ ਇਹਨੂੰ ਸਤ ਸਤ ਕਰਕੇ ਮੰਨੋ ਗੁਰ ਸਿੱਖੋ ਕਿਉਂ ਕਰਤਾ ਪੁਰਖ ਆਪ ਮੂੰਹ ਕਢਾਉਂਦਾ ਹੈ ਸਾਡੇ ਇਹ ਉਹਨੇ ਕਢਾਈ ਹੈ ਇਸ ਕਰਕੇ ਸਤ ਸਤ ਰਹੇ ਹੋ ਜੇ ਮੇਰੀ ਕਹੀ ਹੋਈ ਆ ਨਾ ਮੰਨੋ ਮੇਰੇ ਤੇ ਵਿਸ਼ਵਾਸ ਨਾ ਕਰੋ ਕਰਤੇ ਪੁਰਖ ਤੇ ਹੀ ਕਰ ਲੋ ਕਿਉਂ ਕਹੀ ਸੀ ਇਹ ਗੱਲ ਕਿਉਂਕਿ ਪ੍ਰਚਲਿਤ ਇਹ ਗੱਲ ਕੀਤੀ ਹੋਈ ਸੀ ਜਬ ਲਗਣਾ ਦੇਖੂ ਆਪਣੀ ਨੈਣੀ ਤਬ ਲਗਣਾ ਮਾਨੂੰ ਗੁਰ ਕੀ ਕਰਨ ਚਲ ਨੈਣਾ ਨਾ ਦੇਖਣਾ ਨਹੀਂ ਗੁਰ ਕੀ ਕਹਿਣੀ ਮੰਨਣੀ ਨਹੀਂ ਉਹ ਵੀ ਗੱਲ ਜੇ ਗੁਰਬਾਣੀ ਨੂੰ ਨਾ ਮੰਨੀਏ ਜਾਗੂ ਕੌਣ ਕਿਸੇ ਨੇ ਨਹੀਂ ਜਾਗਣਾ ਇਹ ਰਾਹ ਨੂੰ ਬੰਦ ਕਰਨ ਵਾਸਤੇ ਗੱਲਾਂ ਚਲਾਈ ਹੋਈ ਨੇ ਜਿਹੜੇ ਪਰਮ ਗਿਆਨੀ ਸਿਆਣੇ ਸੀ ਨਾ ਉਹਨਾਂ ਨੇ ਐਸੀਆਂ ਗੱਲਾਂ ਚਲਾਤੀਆਂ ਕਿ ਗੁਰਬਾਣੀ ਨੂੰ ਕੋਈ ਮੰਨੇ ਹੀ ਨਾ ਉਹ ਕਹਿੰਦਾ ਜਿਹੜੀ ਚੀਜ਼ ਅੱਖਰਾਂ ਦੇਖ ਲੋ ਉਹਨੂੰ ਮੰਨੋ ਬਾਕੀ ਮੰਨੋ ਅੱਖਰਾਂ ਦਾ ਦੇਖਣਾ ਪਿੱਛੋਂ ਜਾਗੇ ਤੋਂ ਸੁਪਨੇ ਦੇ ਵਿੱਚ ਅੱਖਰਾਂ ਕੀ ਦਿਖੂਗਾ ਜੇ ਸੁਪਨਾ ਨੂੰ ਸੁਪਨਾ ਨਹੀਂ ਮੰਨਦਾ ਤਾਂ ਜਾਗਣਾ ਹੀ ਜਿਹੜੇ ਜਾਗਣ ਤੋਂ ਖਿਲਾਫ ਨੇ ਨਾ ਉਹਨਾਂ ਨੇ ਕਹਿਤਾ ਤਬ ਲਗ ਜਬ ਲਗਣਾ ਦੇਖੂ ਆਪਣੀ ਨਹਿਣੀ ਤਬ ਲਗਣਾ ਮਨ ਗੁਰਕੀ ਕਹੇ ਗੁਰਕੀ ਕਹਿੰਦਾ ਆ ਭਾਈ ਉੱਥੇ ਆਪਾਂ ਚੱਲਦੇ ਆ ਫਲਾਣੇ ਤੋਂ ਉੱਥੇ ਬਾਗ ਰਹੇ ਉੱਥੇ ਅੰਬ ਨੇ ਉਥੇ ਲੀਚੀਆਂ ਨੇ ਉਥੇ ਆਏ ਜਾਂਦਾ ਹੀ ਨਾ ਲੋਕ ਬਾਹਰ ਉਹ ਵਿਸ਼ਵਾਸ ਕਰਕੇ ਹੀ ਜਾਂਦੇ ਨੇ ਦੇਖਦੇ ਤਾਂ ਜਾ ਕੇ ਹੀ ਨੇ ਪਹਿਲਾਂ ਤਾਂ ਵਿਸ਼ਵਾਸ ਕਰਕੇ ਸੁਣ ਕੇ ਹੀ ਦੇਖਦੇ ਨੇ ਤਾਜ ਮਹਿਲ ਉਹਦੀਆਂ ਗੱਲਾਂ ਸੁਣੀਆਂ ਨੇ ਫਿਰ ਜਾ ਕੇ ਦੇਖਦੇ ਬਾਅਦ ਚ ਨੇ ਪਹਿਲਾਂ ਤਾਂ ਸੁਣ ਕੇ ਵਿਸ਼ਵਾਸ ਕਰਦੇ ਨੇ ਉਹ ਵਿਸ਼ਵਾਸ ਦੇ ਸਿੱਧੇ ਤਾਂ ਦੁਨੀਆ ਚੱਲਦੀ ਹੈ ਜੇ ਵਿਸ਼ਵਾਸ ਨਹੀਂ ਤਾਂ ਦੁਨੀਆ ਚੱਲੇ ਨਹੀਂ ਸਕਦੀ ਉਹਨਾਂ ਨੇ ਪੁੱਠੀ ਪੜਾਈ ਪੜਾਤੀ ਤਾਜ ਮਹਿਲ ਪਹਿਲਾਂ ਦੇਖ ਲੂੰਗਾ ਮੈਂ ਜਾਊਂਗਾ ਫਿਰ ਦੇਖਣ ਫਿਰ ਕੀ ਕਰ ਜਾਏ ਨਾ ਦੇਖਣ ਦੇ ਲਈ ਚਲੇ ਫਿਰ ਕੀ ਕਰ ਜਾਏਗਾ ਇਹ ਰੋਟੀਆਂ ਪੜਾਈਆਂ ਸੀਆਂ ਇਹਨਾਂ ਦਾ ਵੀ ਨਾਲ ਦੀ ਨਾਲ ਧਿਆਨ ਕਿਹਨਾਂ ਲੋਕਾਂ ਨੇ ਚਲਾਈਆਂ ਸੀ ਗੱਲਾਂ ਕਿਉਂ ਚਲਾਈਆਂ ਸੀ ਅੱਜ ਪ੍ਰਚਲਿਤ ਨੇ ਗੱਲਾਂ ਆਮ ਇਹ ਗੁਰਮਤ ਤੋਂ ਖਰਾਬ ਕਰਨ ਵਾਲੀਆਂ ਗੱਲਾਂ ਨੇ ਸਾਰੀਆਂ ਇਹ ਗੱਲਾਂ ਵੀ ਨਾਲ ਦੀ ਨਾਲ ਵਿਚਾਰ ਕੇ ਇਹਨਾਂ ਦੇ ਖਿਲਾਫ ਕੁਝ ਕਿਹਾ ਹੋਇਆ ਹੈ ਗੁਰਬਾਣੀ ਜਿਹੜੀਆਂ ਗੁਰਮਤ ਨੂੰ ਨਾ ਮੰਨਣ ਵਾਲੀਆਂ ਗੱਲਾਂ ਪ੍ਰਚਲਿਤ ਕਰ ਲੀਆਂ ਸਿਆਣਿਆਂ ਨੇ ਲੋਕਾਂ ਦੇ ਗਲੇ ਤਾਰਤੀ ਉਹਨਾਂ ਦੇ ਖਿਲਾਫ ਵੀ ਕੁਝ ਕਿਹਾ ਹੋਇਆ ਉਹ ਮਾਨਤਾਵਾਂ ਦੇ ਖਿਲਾਫ ਵੀ ਇੱਥੇ ਕੁਝ ਕਿਹਾ ਹੋਇਆ ਕਿਹੜੀ ਭਗਤੀ ਕਿਹੜੀ ਗੱਲ ਦੇ ਖਿਲਾਫ ਕਹੀ ਹੋਈ ਹੈ ਇਹ ਗੱਲ ਬੜੇ ਧਿਆਨ ਨਾਲ ਹੁੰਦੀ ਹੈ ਗੱਲ ਬਾਤ ਨਾਲ ਚਾਹੀਦੀ ਹੈ ਗੁਰਬਾਣੀ ਨੂੰ ਪੜ੍ਹਨ ਵਾਸਤੇ ਸਮਝਣ ਵਾਸਤੇ ਜੋ ਪ੍ਰਚਲਿਤ ਹੈ ਸੰਸਾਰ ਦੇ ਵਿੱਚ ਜੋ ਕਹਿੰਦੇ ਨੇ ਸਿਆਣਿਆਂ ਦੀਆਂ ਗੱਲਾਂ ਨੇ ਇਹ ਸਿਆਣਿਆਂ ਦੀ ਗੱਲ ਨਹੀਂ ਇਹ ਮੂਰਖ ਦੀ ਗੱਲ ਹੈ ਜਬ ਲੱਗਦਾ ਦੇਖੂ ਆਪਣੀ ਡੈਡੀ ਇਹ ਮੂਰਖ ਦੀ ਗੱਲ ਹੈ ਚੌਥਾ ਸੁਣਨੇ ਜੋ ਨਰ ਜਾਣਾ ਚੌਥਾ ਸੁਣਨੇ ਚੌਥੇ ਨੰਬਰ ਤੇ ਚੌਥੇ ਪਦ ਦੇ ਵਿੱਚ ਜਿਹੜਾ ਸੁਣ ਨੂੰ ਜਾਣ ਲੈਂਦਾ ਜਿਹੜਾ ਦੇਖ ਲੈਂਦਾ ਦੇਖੂ ਕੌਣ ਜਿਹੜਾ ਜਾਗੂ ਉਹਨੂੰ ਸੁਪਨੇ ਦਾ ਪਤਾ ਲੱਗ ਜਿੰਨਾ ਚਿਰ ਕਿਸੇ ਨੇ ਸੁਪਨਾ ਦੱਸਿਆ ਉਹ ਰਿਹਾ ਜਿਹੜਾ ਜਾਗਿਆ ਸੁਪਨੇ ਜੋ ਸੰਸਾਰ ਜਾਗੇ ਤੋਂ ਪਹਿਲਾਂ ਕਿਸੇ ਨੇ ਸੁਪਨਾ ਨਹੀਂ ਦੱਸਿਆ ਸੁਣੀ ਸੁਣਾਈ ਗੱਲ ਸਾਰੇ ਕਹਿੰਦੇ ਨੇ ਸੁਪਨਾ ਜੈਸੇ ਸੁਪਨਾ ਰਹਿਣ ਦਾ ਤੈਸੋ ਹੋਏ ਸੰਸਾਰ ਜਿਹੜਾ ਜਾਗਿਆ ਉਹਨੇ ਦੱਸਿਆ ਉਹਨੇ ਬੰਦੇ ਸੁਣਿਆ ਸੁਣਾਈਆਂ ਗੱਲਾਂ ਨੇ ਸਾਰੀਆਂ ਤਾਕੋ ਪਾਪ ਨਾ ਪੁੰਨ ਬਸ ਜਿਹੜਾ ਸੁਰਤ ਨੂੰ ਅਰ ਸਹਿਜ ਨੂੰ ਜਿਹੜਾ ਸੁਰਤ ਨੂੰ ਜਾਣ ਲੈਂਦਾ ਉਹਨੂੰ ਉਹੀ ਪਾਪ ਪੁੰਨ ਨੂੰ ਨਹੀਂ ਬੋਲਦਾ ਬਾਕੀ ਸਾਰੇ ਪਾਪ ਉੱਥੇ ਤੱਕ ਪਾਪ ਪੁੰਨ ਨੂੰ ਆਦਮੀ ਬਣੂਗਾ ਪਾਪਨ ਹੈ ਨਹੀਂ ਪਰ ਸੁਪਨੇ ਦੀ ਗੱਲ ਨੂੰ ਸੱਚ ਮੰਨਦਾ ਨਾ ਸੁਪਨੇ ਦੀ ਆਦਮੀ ਸੁਪਨੇ ਜੋ ਕੁਝ ਕਰ ਰਿਹਾ ਘਾਟਾ ਵਾਧਾ ਉਹ ਵੀ ਸੱਚ ਮੰਨ ਰਿਹਾ ਨਫੇ ਨੁਕਸਾਨ ਨੂੰ ਸੱਚ ਮੰਨ ਰਿਹਾ ਦੁੱਖ ਸੁੱਖ ਨੂੰ ਸੱਚ ਮੰਨ ਰਿਹਾ ਮੁਸੀਬਤ ਨੂੰ ਸੱਚ ਮੰਨ ਲਿਆ ਕੋ ਪ੍ਰਾਪਤੀ ਹੋ ਗਈ ਉਹਨੂੰ ਸੱਚ ਮੰਨ ਲਿਆ ਕੋ ਨੁਕਸਾਨ ਹੋ ਗਿਆ ਉਹਨੂੰ ਸੱਚ ਮੰਨ ਲਿਆ ਸੁਪਨੇ 'ਚ ਸੁਪਨਾ ਸੱਚਾਈ ਹੁੰਦਾ ਜਾਗੇ ਤਾਂ ਸੁਪਨਾ ਝੂਠਾ ਬਣਦਾ ਜਿੰਨਾ ਜਰ ਜਾਗਦਾ ਨਹੀਂ ਨਾ ਸੁਪਨਾ ਦੇਖਣ ਵਾਲੇ ਵਾਸਤੇ ਸੁਪਨਾ ਸੱਚਾ ਹੈ ਦੂਏ ਨੂੰ ਤਾਂ ਪਤਾ ਹੀ ਨਹੀਂ ਇਹਨੂੰ ਸੁਪਨਾ ਆਉਂਦਾ ਦੂਏ ਨੂੰ ਕੀ ਪਤਾ ਆਪਣੇ ਸੁਪਨੇ ਦਾ ਆਪਰੂ ਨੂੰ ਵੀ ਪਤਾ ਦੂਏ ਨੂੰ ਵੀ ਪਤਾ ਆਪਣੇ ਸੁਪਨੇ ਦਾ ਦੂਏ ਨੂੰ ਤਾਂ ਪਤਾ ਨਹੀਂ ਕਿਸੇ ਨੂੰ ਦੂਏ ਨੂੰ ਤਾਂ ਜਦ ਪਤਾ ਲੱਗੂ ਜਾਂ ਕਦੇ ਬਰਨਾਪ ਹੋਵੇ ਸੁਪਨੇ ਦੇ ਵਿੱਚ ਬੋਲ ਹੋਵੇ ਇਹ ਕੀ ਕਰਦਾ ਸੀ ਤੂੰ ਕੀ ਸੁਪਨਾ ਆਇਆ ਸੀ ਤੈਨੂੰ ਉਹ ਵੀ ਉਹ ਬੜਾਈ ਹੋਏ ਗੱਲ ਸੁਣ ਜਵੇ ਕੁਝ ਬੋਲਦਾ ਚੌਥਾ ਸੁਣਨਾ ਜੋ ਨਰ ਜਾਣਾ ਕੀ ਜਾਣਾ ਸੁਪਨਾ ਜਾਣ ਲਵੇ ਅਸਲੀਅਤ ਜਾਣ ਲਵੇ ਚੌਥੀ ਤੁਰਿਆ ਅਵਸਥਾ ਤੋਂ ਬਿਨਾ ਕੁਛ ਨਹੀਂ ਗਿਆਨ ਹੈ ਜਾਗਰਤ ਅਵਸਥਾ ਵਾਲਿਆਂ ਦੀ ਬਾਣੀ ਹੈ ਜਿਹੜੇ ਜਾਗੇ ਰਹੇ ਉਹਨਾਂ ਨੇ ਬਾਣੀ ਲਿਖੀ ਹੈ ਅਰਥ ਕਰਨ ਵਾਲੇ ਸੁੱਤੇ ਪਏ ਨੇ ਜਾਗਦਾ ਦੀ ਕਹੀ ਹੋਈ ਗੱਲ ਨੂੰ ਸੁੱਤੇ ਪਏ ਅਰਥਾ ਰਹੇ ਨੇ ਵਿਦਵਾਨ ਸਾਰੇ ਹੀ ਇਸ ਕਰਕੇ ਤਾਲਮੇਲ ਨਹੀਂ ਹੋ ਰਿਹਾ ਗੱਲ ਦਾ ਸੁੱਤੇ ਪਏ ਨੂੰ ਕੀ ਪਤਾ ਜਿਹੜੀ ਚੀਜ਼ ਨੂੰ ਸੁੱਤੇ ਪਏ ਸੱਚ ਮੰਨਦੇ ਨੇ ਜਿਹਨੂੰ ਅਸੀਂ ਬਾਪ ਮੰਨਦੇ ਹਾਂ ਬਾਪ ਹੈ ਨਹੀਂ ਸੁਪਨੇ ਦਾ ਬਾਪ ਹੈ ਜਿਹਨੂੰ ਅਸੀਂ ਔਲਾਦ ਮੰਨਦੇ ਔਲਾਦ ਹੈ ਨਹੀਂ ਸੁਪਨੇ ਦੀ ਔਲਾਦ ਹੈ ਸੁਪਨੇ ਦੀਆਂ ਮੁੰਡੇ ਕੁੜੀਆਂ ਨੇ ਜਿਹਨੂੰ ਅਸੀਂ ਮਕਾਨ ਮੰਨਦੇ ਹਾਂ ਸੁਪਨੇ ਦਾ ਮਕਾਨ ਹੈ ਸਭ ਕੁਝ ਸੁਪਨੇ ਦਾ ਹੈ ਤਾਂ ਰੱਦ ਕੀਤਾ ਬਾਣੀ ਨੇ ਸੁਪਨੇ ਦਾ ਰੱਦ ਕਰਤਾ ਸੱਚਾ ਦੱਸਦਾ ਐਵੇਂ ਨਹੀਂ ਰੱਦ ਕੀਤਾ ਉਹ ਸੁਪਨੇ ਦਾ ਸਾਰਾ ਕੁਝ ਜੇ ਸੁਪਨਾ ਝੂਠਾ ਤਾਂ ਸਭ ਕੁਝ ਝੂਠਾ ਸੰਸਾਰ ਦੇ ਕੋਲ ਬੋਲੀ ਸੁਪਨੇ ਵਾਲੀ ਬੋਲੀ ਹੈ ਸੰਸਾਰੀ ਬੋਲੀ ਸੁਪਨੇ ਵਾਲੀ ਬੋਲੀ ਹੈ ਸੁਪਨੇ ਦੇ ਆਧਾਰ ਤੇ ਸਾਰੀ ਬੋਲੀ ਭਾਸ਼ਾ ਇਹ ਜਾਗਦਿਆਂ ਦੀ ਭਾਸ਼ਾ ਸਾਡੀ ਸੁੱਤਿਆਂ ਦੀ ਭਾਸ਼ਾ ਇਹ ਦੋ ਭਾਸ਼ਾਵਾਂ ਅੱਡ ਅੱਡ ਨੇ ਅਸੀਂ ਜਿਹਨੂੰ ਮੇਰਾ ਕਹਿਣਾ ਮੇਰਾ ਹੈ ਨਹੀਂ ਸੁਪਨੇ ਦਾ ਮੇਰਾ ਜਾਗੂ ਦਾ ਮੇਰਾ ਰਹਿਣਾ ਹੀ ਨਹੀਂ ਸਾਰੇ ਝੂਠਾ ਹੋ ਸਭ ਨੂੰ ਹੀ ਆ ਸਕਦਾ ਹੈ ਇਸ ਕਰਕੇ ਗੁਰਬਾਣੀ ਦੀ ਬੋਲੀ ਹੋਰ ਕਰਕੇ ਤਾਲਮੇਲ ਨਹੀਂ ਹੋ ਰਿਹਾ ਇਹਨੂੰ ਅਰਥਾਉਣ ਦਾ ਇਹ ਸੁਪਨੇ ਵਾਲਿਆਂ ਦੀ ਬੋਲੀ ਇਹ ਜਾਗਦਿਆਂ ਦੀ ਬੋਲੀ ਇਹ ਸੁਪਨੇ ਦੀ ਸਭ ਕੁਝ ਮਾਲਕੀ ਸੁਪਨੇ ਦੀ ਬਹੁਤ ਸੁਪਨੇ ਦੀ ਜਪਣ ਸੁਪਨੇ ਦਾ ਵਰਣ ਸੁਪਨੇ ਦਾ ਤਰੱਕੀ ਸੁਪਨੇ ਦੀ ਘਾਟਾ ਸੁਪਨੇ ਦਾ ਲਾਭ ਸੁਪਨੇ ਦਾ ਕਾਬਲੀਅਤ ਸੁਪਨੇ ਦੀ ਇੱਜ਼ਤ ਸੁਪਨੇ ਦੀ ਰਾਜ ਸੁਪਨੇ ਦਾ ਸਭ ਕੁਝ ਸੁਪਨੇ ਦਾ ਹੀ ਹੈ ਤੇ ਸੱਚ ਕਿਹੜਾ ਹੋਇਆ ਸੁਪਨਾ ਸੱਚਾ ਹੁੰਦਾ ਸੁਪਨਾ ਦਾ ਸੱਚਾ ਹੁੰਦਾ ਹੀ ਤੈ ਜੀਵਨ ਜਗ ਸੱਚ ਕਰ ਜਨ ਤੈ ਤਾਂ ਸੱਚ ਮੰਨ ਲਿਆ ਜੀਵਨ ਨੂੰ ਇਹ ਤਾਂ ਸੁਪਨਾ ਵਿਦਵਾਨਾਂ ਨੇ ਸੱਚ ਮੰਨਿਆ ਜੀਵਨ ਬਾਣੀ ਨੂੰ ਨਹੀਂ ਅਰਥਾ ਸਕਦੇ ਚਾਹੇ ਕਈ ਹਜ਼ਾਰਾਂ ਜਨ ਲੈ ਲੈਣ ਹਜ਼ਾਰਾਂ ਜਨ ਲੈ ਲੈਣ ਵਿਦਵਾਨਾਂ ਨੇ ਦੋਵੇਂ ਪੈਦਾ ਹੋਈ ਜਾਂਦੇ ਉਹੀ ਵਿਦਵਾਨ ਪੈਦਾ ਹੋਈ ਜਾਂਦੇ ਕੁਰਬਾਨੀ ਦੇ ਅਰਥਾ ਸੁਪਨਾ ਨੂੰ ਸੁਪਨਾ ਮੰਨਦੇ ਨਹੀਂ ਸੰਸਾਰ ਨੂੰ ਸੰਸਾਰ ਨੂੰ ਸੁਪਨਾ ਮੰਨਦੇ ਨਹੀਂ ਅੰਦਰੋਂ ਨਹੀਂ ਮੰਨਦੇ ਅੰਦਰੋਂ ਚਾਹੇ ਦੇਈ ਜਾਣ ਅੰਦਰੋਂ ਮੰਨਣਗੇ ਜਿੱਦਣ ਮੰਨਾਂਗੇ ਜਿਹੜਾ ਮਨੂ ਉਹਦੀ ਅਵਸਥਾ ਬਦਲੂ ਜਿੰਨਾ ਚਿਰ ਅੰਦਰੋਂ ਨਹੀਂ ਮੰਨਦਾ ਸੁਪਨਾ ਅਵਸਥਾ ਨਹੀਂ ਬਦਲਦੀ ਅੰਦਰ ਹੈ ਲਕੀਰ ਭਰਮ ਦੀ ਇਹ ਮੇਰਾ ਇਹ ਭਰਮ ਦੀ ਲਕੀਰ ਆ ਮੇਰਾ ਆ ਮੇਰਾ ਉਹ ਮੇਰਾ ਉਹ ਤੇਰਾ ਇਹ ਜਿਹੜੇ ਅੱਖਰ ਅੰਦਰ ਲਿਖੇ ਨੇ ਨਾ ਲਕੀਰਾਂ ਹਿਰਦੇ ਚ ਇਹ ਕਿਵੇਂ ਸਾਫ਼ ਹੋਵੇ ਹਿਰਦੇ ਚ ਲਿਖਿਆ ਹੋਇਆ ਸਭ ਕੁਝ ਹਿਰਦੇ ਹੀ ਲਿਖ ਲਿਓ ਇਹ ਫੱਟੀ ਪੋਚ ਕੇ ਆ ਲਿਖੋ ਨਬੀ ਮੇਰੀ ਪਟਿਆ ਲਿਖ ਦੇ ਸ੍ਰੀ ਗੋਪਾਲ ਉਹ ਕਹਿੰਦਾ ਤੇਰੇ ਪਿਤਾ ਜੀ ਦਾ ਰਾਜ ਕਰਨਾ ਤੈਂ ਉਹ ਕਹਿੰਦਾ ਕਿਹੜੇ ਪਿਤਾ ਜੀ ਦਾ ਇਹ ਮੇਰਾ ਪਿਤਾ ਹੈ ਨਹੀਂ ਮੈਨੂੰ ਪਹਿਲਾਂ ਪੜਾਇਆ ਪਿਤਾ ਪਰਮਾਤਮਾ ਹੁੰਦਾ ਹੁਣ ਤੂੰ ਕਹਿੰਦਾ ਇਹ ਤੇਰਾ ਪਿਤਾ ਇਹ ਨਾ ਮੈਨੂੰ ਪੜਾ ਓਏ ਕਾਹੇ ਪੜਾਵੋ ਆਲ ਜਾਲ ਮੇਰੀ ਪਟਿਆ ਰੱਖ ਦੇ ਸ੍ਰੀ ਗੋਪਾਲ ਮੈਨੂੰ ਉਹ ਪੜਾਈ ਪੜਾ ਜਿਹੜੀ ਪਹਿਲਾਂ ਪੜਾਈ ਸੀ ਉਹੀ ਅੱਗੇ ਲੈ ਕੇ ਜਾ ਪਹਿਲਾਂ ਕੁਝ ਹੋਰ ਪੜਾਤਾ ਹੁਣ ਕੁਝ ਹੋਰ ਪੜਾਉ ਰਹੇ ਮੈਂ ਨਹੀਂ ਮੰਨਦਾ ਇਸ ਗੱਲ ਬੱਚਾ ਸੀ ਪਰ ਸੱਚ ਮੰਨ ਲਿਆ ਬਾਲ ਮੁੰਦ ਸੀ ਪਹਿਲੀ ਗੱਲ ਸੱਚ ਮੰਨ ਲਈ ਤੂੰ ਇਹਨੂੰ ਮੰਨ ਨਹੀਂ ਰਿਹਾ ਘੱਟ ਘੱਟ ਸੁਣਨ ਕਾ ਜਾਣੇ ਪਿਓ ਜਿਹੜਾ ਜਾਣ ਪੈਂਦਾ ਉਹ ਘੱਟ ਘੱਟ ਸੁਣਨ ਕਾ ਜਾਣੇ ਪਿਓ ਸਾਰੇ ਸੁੱਤੇ ਪੈਣਾਂ ਨੂੰ ਪਤਾ ਸਾਰੇ ਸੁਪਨੇ ਜਿਹਨਾਂ ਨੂੰ ਪਤਾ ਸਮਝਦਾ ਜਿਹੜਾ ਜਾਗਦਾ ਉਹਨੂੰ ਉਹਦਾ ਵੀ ਪਤਾ ਉਹਨੂੰ ਜਿਹੜੇ ਸੁੱਤੇ ਪਏ ਉਹਦਾ ਵੀ ਪਤਾ ਬ੍ਰਹਮ ਗਿਆਨੀ ਕੀ ਗਾਤਾ ਬ੍ਰਹਮ ਗਿਆਨੀ ਜਾਣਾ ਨਾਨਕ ਨੂੰ ਪਤਾ ਹੈ ਵੀ ਲੈਣਾ ਜਾਗ ਪਿਆ ਕਿਸੇ ਨੂੰ ਨਹੀਂ ਪਤਾ ਲੈਣਾ ਜਾਗ ਪਿਆ ਸੁੱਤੇ ਨੂੰ ਵੀ ਪਤਾ ਜਾਗਦਾ ਕੌਣ ਘਰਾੜੇ ਮਾਰਦੇ ਨੇ ਇੱਕ ਆਦਮੀ ਉੱਠ ਕੇ ਬਹਿ ਗਿਆ ਸੁੱਤੇ ਨੂੰ ਤਾਂ ਨਹੀਂ ਪਤਾ ਵੀ ਇਹ ਜਾਗ ਪਿਆ ਜਾਗਦੇ ਨੂੰ ਪਤਾ ਵੀ ਉਹ ਸੁੱਤੇ ਪਏ ਨੇ ਜਾਗਦੇ ਨੂੰ ਤਾਂ ਪਤਾ ਵੀ ਉਹ ਸੁੱਤੇ ਪਏ ਨੇ ਜਾਗਦੇ ਨੂੰ ਜਾਗ ਕੇ ਪਤਾ ਲੱਗਾ ਮੈਂ ਤੋਂ ਪਹਿਲਾਂ ਜਾਗਦਾ ਕੌਣ ਸੀ ਕਿੰਨੇ ਬੰਦੇ ਬੈਠੇ ਤੇ ਜਾਗਦੇ ਜਾਗਦੇ ਨਹੀਂ ਪਤਾ ਲੱਗੂ ਦਾਦਾ ਵੀ ਜਾਗਦੇ ਨੇ ਸਵਾਦ ਆਦਮੀ ਸੁੱਤਾ ਪਿਆ ਇੱਕ ਆਦਮੀ ਹੋਰ ਜਾਗ ਪਿਆ ਉਹ ਦੇਖੋ ਵੀ 10 ਪਹਿਲਾਂ ਜਾਗਦੇ ਸੀ 11ਵਾਂ ਮੈਂ ਹੋ ਗਿਆ ਐ 99 ਸੁੱਤੇ ਪਏ ਤੇ ਜਿੰਨਾ ਜੇ ਜਾਗਿਆ ਨਹੀਂ ਉਹ ਵੀ ਵਿੱਚੇ ਸੀ ਸੁੱਤੇ ਲੈਣਾ ਜਾਗਿਆ ਤਾਂ ਹੀ ਤਾਂ ਅੰਦਰ ਬਣ ਗਿਆ ਉਹਦੇ ਨਾਲੇ ਜੁੜ ਗਿਆ ਨਾ ਜਾਗਦੇ ਕੋ ਜਾਗਦਾ ਬਲੇ ਦੋਏ ਕੋਗੇ ਜਾਗਦੇ ਜਾਗਦੇ ਜਾਗਦੇ ਜਾਗਦੇ ਕੋਈ ਅੰਗ ਬਣ ਗਿਆ ਉਹਦਾ ਅੰਗ ਬਣ ਗਿਆ ਨਾਨਕੇ ਬਣ ਗਿਆ ਲੈਣਾ ਉਹਦੇ ਨਾਲ ਜੁੜ ਗਿਆ ਉਹ ਦੋਹਾਂ ਦੀ ਬੋਲੀ ਇੱਕ ਹੋ ਗਈ ਅੰਗ ਸੰਗ ਜਿਹੜਾ ਲੱਭਦਾ ਹੈ ਜਿਹੜਾ ਅੰਗ ਉਹੀ ਹੈ ਜਿਹੜਾ ਸਾਡੇ ਸੰਗ ਹੈ ਜਿਹੜਾ ਸੰਗ ਨਹੀਂ ਅੰਗ ਨਹੀਂ ਜਿੱਦ ਬਾਹਰ ਵੱਢ ਕੇ ਪਰੇ ਰੱਖਦੀ ਅੰਗ ਨਹੀਂ ਰਹਿਣਾ ਸਾਡਾ ਤੇ ਕਿਸੇ ਦੀ ਬਾਹ ਵੱਢੀ ਜਾਵੇ ਅੰਗ ਰਹਿ ਜਾਂਦਾ ਸਾਡੋ ਦੀ ਬਾਹ ਸੰਗ ਹੈ ਉਹ ਅੰਗ ਹੈ ਅੰਗ ਸੰਗ ਲਫ਼ਜ਼ ਲਿਖਿਆ ਬੋਲਦੇ ਰਹੇ ਨੇ ਬੁੱਢੇ ਦਲ ਦੇ ਵਿੱਚ ਮੈਂ ਕਹਿੰਦਾ ਵੀ ਅੰਗ ਸੰਗਾ ਦੇ ਬੋਲਦੇ ਅੰਗ ਸਭ ਗੁਰਬਾਣੀ ਦਾ ਆਇਆ ਨਹੀਂ ਪੜ ਕਹਿੰਦੇ ਜਿਹਨੂੰ ਕਹਿੰਦੇ ਸੁਖਾ ਪੀਂਦੇ ਕਹਿੰਦੇ ਜੇ ਸੰਗ ਹੈ ਤਾਂ ਹੀ ਅੰਗ ਹੈ ਜੇ ਸੰਗੇ ਨਹੀਂ ਤਾਂ ਅੰਗ ਕਿੱਥੋਂ ਇਹ ਸੰਗੇ ਨਹੀਂ ਜਿਹੜਾ ਨਾਲ ਹੈ ਜੀ ਤੁਹਾਡੇ ਜੁੜਿਆ ਹੋਇਆ ਤੁਹਾਡਾ ਅੰਗ ਕਿੱਥੋਂ ਕੁੜੀ ਵੱਢ ਕੇ ਪਰੇ ਕਰ ਦੋ ਰਹੇਗੀ ਕਹਿੰਦਾ ਵੀ ਕੁੰਪਲੀ ਕਿੱਥੇ ਗਈ ਕਹਿੰਦਾ ਵੱਢੀ ਗਈ ਸੀ ਵੱਢੀ ਗਈ ਆਪਣੀ ਰਹੀ ਨਹੀਂ ਉੜਕਾ ਰਹਿ ਗਿਆ ਚਾਰ ਰਹਿ ਗਈ ਉਹ ਸੰਗ ਨਹੀਂ ਰਹੀ ਜੇ ਸੰਗਾ ਹੈ ਤਾਂ ਅੰਗ ਬਦਲਤਾ ਨਾ ਲੈਣ ਦਾ ਅੰਦਰ ਕਰਤਾ ਅੰਗ ਹੋ ਗਿਆ ਨਾਲ ਜੁੜ ਗਿਆ ਕੱਟ ਕੱਟ ਸੁਣ ਕੇ ਜਾਣੇ ਭਿਓ ਆਦ ਪੁਰਖ ਨਿਰੰਜਨ ਦਿਓ ਬਸ ਫਿਰ ਕੀ ਆਦ ਪੁਰਖ ਹੋ ਗਿਆ ਆਦ ਪੁਰਖ ਹੁੰਦਾ ਆਤਮਰਕ ਇੱਕ ਨੂੰ ਕਹਿੰਦੇ ਆਪੇ ਕਹੋ ਹੋ ਗਿਆ ਜਿਹੜਾ ਜਾਗ ਪਿਆ ਇੱਕ ਹੋ ਗਿਆ ਸਤਗੁਰ ਜਾਗਤਾ ਹੈ ਤੇ ਦਲਾ ਤਾਂ ਪਹਿਲਾਂ ਹੀ ਜਾਗਦਾ ਤਾਂ ਸੁਣ ਤਾਂ ਬਾਹਰਲਾ ਸੀ ਮਨੇ ਸੁੱਤਾ ਹੋਇਆ ਸੀ ਮਨ ਕਰਕੇ ਸੁੱਤਾ ਹੋਇਆ ਸੀ ਚਿੱਤ ਕਰਕੇ ਜਾਗਦਾ ਸੀ ਜਦ ਮਨ ਜਾ ਗਿਆ ਦੇਖੋ ਇੱਕ ਕੋਣਾ ਨਰਕਣ ਦੇ ਇੱਕ ਜਾਗਦਾ ਹੈ ਹਮੇਸ਼ਾ ਇਹ ਕੋਈ ਬਿਨਾ ਜਾਗਦਾ ਨਹੀਂ ਜਿਹੜੀ ਜਾਗਤ ਜੋਤ ਲਿਖੇ ਰਹਿੰਦਾ ਸਭ ਪਾਸ਼ਾ ਨੇ ਜਾਗਤ ਜੋਤ ਜਪੈ ਨੂੰ ਸਬਾਸੁਰ ਉਹ ਇੱਕ ਜਾਗਦਾ ਜਿੰਨਾ ਚਿਰ ਸਾਬਤ ਸੂਰਤ ਨਹੀਂ ਜਾਗਦਾ ਨਹੀਂ ਜੇ ਦਾਲ ਹੈ ਦਾਲ ਤਾਂ ਹੀ ਹੈ ਤਾਂ ਸੁੱਤਾ ਪਿਆ ਇੱਕ ਪਾਸਾ ਖੜਾ ਹੈ ਸਰੀਰ ਦਾ ਚੱਲਦਾ ਨਹੀਂ ਹੈ ਇੱਕ ਪਾਸਾ ਚੱਲਦਾ ਜਦ ਦੂਜਾ ਵੀ ਚੱਲਣ ਲੱਗ ਗਿਆ ਪਾਸਾ ਫਿਰ ਸਰੀਰ ਠੀਕ ਹੋਇਆ ਸਵਸਥ ਫਿਰ ਉਹੀ ਆੜ ਕੀ ਚੱਲਦਾ ਖੂਨ ਕੋਈ ਚੱਲਦਾ ਉਹੀ ਬਸ ਇੱਕੋ ਖੂਨ ਚੱਲਦਾ ਫਿਰ ਆ ਹੱਥ ਇਹਨੂੰ ਧੋਦਾ ਇਹਨੂੰ ਧੋਦਾ ਆ ਦੀ ਮਦਦ ਕਰਦਾ ਇਹਦੀ ਕਰਦਾ ਨਹੀਂ ਇਹਨੂੰ ਤਾਂ ਐਂ ਚੱਕਦਾ ਫਿਰ ਇਹ ਦੂਰ ਹੱਥ ਹੱਥ ਅਤੇ ਕੰਮ ਨਹੀਂ ਕਰਦਾ ਜੋ ਜਾਣ ਨਾਮ ਨਰੰਜਨ ਰਤਾ ਜੋ ਜਨ ਨਾਮ ਨਰੰਜਨ ਰਤਾ ਜੋ ਗਿਆਨ ਕਹਿ ਰਹੇ ਨੇ ਕਿ ਘਟ ਘਟ ਸੁਣਨ ਕਾ ਜਾਣੇ ਭਿਓ ਫੇਰ ਸਾਰਿਆਂ ਦੇ ਅੰਦਰ ਸੁਣਨ ਔਰ ਸਹਿਦਾ ਭੇਦ ਜਾਣ ਲੈਂਦਾ ਕਹਿਣ ਦਾ ਮਤਲਬ ਹੈ ਮੈਨੂੰ ਪਤਾ ਥੋੜੇ ਜਿ ਕਿਹੜਾ ਸੁੱਤਾ ਪਿਆ ਕਿਹੜਾ ਜਾਗਦਾ ਵਿਸ਼ੂ ਸਿਰਾ ਨਾਨਕ ਕੋ ਦੇਖ ਲਿਆ ਸਾਰਿਆਂ ਚ ਡਬੋ ਕੇ ਕਿਉਂਕਿ ਥੱਲੇ ਦੇ ਹਾਲਾਤ ਨੇ ਅਗਲ ਕਹਿ ਕੇ ਥੱਲੇ ਤੱਕ ਹਲਾਤੇ ਸਾਰੇ ਕਿਉਂਕਿ ਗੱਲ ਉਹਨਾਂ ਦੇ ਸੁਣਨ ਦੀ ਕਰਤੀ ਸ਼ੁਰੂ ਤੇਰੇ ਭਵਨ ਸੁਣਨ ਨੂੰ ਸੁਣਨ ਜਦ ਤੁਸੀਂ ਮਰਨਾ ਸੁਣਨ ਸੁਣ ਹੋ ਜਾਣਾ ਬੇਹੋਸ਼ ਯਾਦ ਜਾਣਾ ਉਹ ਇੱਥੋਂ ਜਾਗਣ ਆਏ ਸੀ ਤੁਸੀਂ ਜਿਹੜਾ ਜਾਗੂਗਾ ਉਹਦਾ ਆਇਆ ਸਫਲ ਹੈ ਜਿਹੜਾ ਤੁਸੀਂ ਕਹਿਣਾ ਸੁਣਾਉਣਾ ਹੋਣਾ ਹੋਣਾ ਜਾਗਣ ਸੁਣਨ ਦਾ ਮਤਲਬ ਕੀ ਹੈ ਉਹ ਸ੍ਰਿਸ਼ਟੀ 'ਚ ਜਿਹੜਾ ਭੱਜਿਆ ਫਿਰਦਾ ਮਨ ਇੱਥੋਂ ਹਟਾ ਕੇ ਇਧਰੋਂ ਸੁੱਟ ਕਰਨਾ ਇਧਰੋਂ ਭੁੱਲਣਾ ਹੁੰਦਾ ਸੁਣਨਾ ਮਤਲਬ ਹੁਣ ਕੁਝ ਨਹੀਂ ਹੁੰਦਾ ਸੁੱਤੇ ਪਏ ਅਸੀਂ ਭੁੱਲ ਜਾਂਦੇ ਕੰਮ ਕਰਦਾ ਕਰਦਾ ਆਦਮੀ ਸੌ ਗਿਆ ਪਤਾ ਵੀ ਤੜਕੇ ਉੱਠ ਕੇ ਬਈਆ ਕੰਮ ਕਰਕੇ ਦੇਣਾ ਕਿਸ ਨੂੰ ਕੰਮ ਜਾਂ ਤੜਕੇ ਅਗਲੇ ਦਾ ਜਾ ਕੇ ਕੰਮ ਕਰਨਾ ਵਿਚਾਰੇ ਆਪਣਾ ਹੀ ਕੰਮ ਹੈ ਸਾਜੇ ਉੱਠ ਕੇ ਜਾ ਕੇ ਕੰਮ ਕਰਨਾ ਜਿੰਨਾ ਚਿਰ ਸੁੱਤਾ ਪਿਆ ਭੁੱਲ ਗਿਆ ਜਾਗਦੀ ਸਾਰੇ ਯਾਦ ਆ ਗਏ ਸੁਣਨਾ ਕੀ ਮਤਲਬ ਹੈ ਸੁਣ ਸੁਣਨਾ ਭੁੱਲ ਗਿਆ ਉਹਨਾਂ ਚਿਰ ਭੁੱਲਿਆ ਬਿਸਰਿਆ ਹੋਇਆ ਬਿਸਰਨ ਦਾ ਨਾ ਸੁਣਨਾ ਹੋਰ ਕੁਝ ਨਹੀਂ ਉਹ ਸਾਨੂੰ ਬਿਸਰਦਾ ਨਹੀਂ ਸੰਸਾਰ ਨੂੰ ਬਿਸਰਨਾ ਹੈ ਪੁੰਨ ਪਾਪ ਨੂੰ ਵਿਸਰਨਾ ਤੇਰੀ ਮੇਰੀ ਨੂੰ ਵਿਸਰਨਾ ਭੁੱਲਣਾ ਜੋ ਸਾਡੇ ਦਿਮਾਗ 'ਚ ਭਰਤੀ ਇਹ ਗੱਲ ਭੁਲਾ ਦੇਣੀ ਹੈ ਦਿਲੋਂ ਸੁਣਨਾ ਮਤਲਬ ਇਹ ਹੈ ਵਿਸਰ ਗਈ ਸਭ ਤਾਤ ਪਰਾਈ ਜੇ ਜਦ ਤੇ ਸਾਧ ਸੰਗਤ ਹੋਏ ਭਾਈ ਵਿਸਰੀ ਹੈ ਇਹ ਸੁਣਨਾ ਬੇਹੋਸ਼ ਨਹੀਂ ਹੋਣਾ ਵਿਸਰਨਾ ਜਿਹੜੀ ਗਲਤ ਗੱਲ ਮੰਨਦੇ ਸੀ ਉਹਦੀ ਬਨੌਤ ਤਿਆਗਣੀ ਇਹ ਸੁਣ ਜਿਹਨੂੰ ਸੱਚ ਮੰਨਦੇ ਤੇ ਹੁਣ ਉਹਨੂੰ ਸੱਚ ਨਹੀਂ ਬੋਲਦੇ ਬਸ ਜਿਹਨੂੰ ਮਿੱਤਰ ਮੰਨਦੇ ਤੇ ਮਿੱਤਰ ਹੈ ਨਹੀਂ ਸੀ ਪਤਾ ਲੱਗ ਗਿਆ ਵੀ ਮਿੱਤਰ ਨਹੀਂ ਲੋਭ ਨੂੰ ਮਿੱਤਰ ਮੰਨਦਾ ਤੇ ਮਿੱਤਰ ਨਹੀਂ ਹੈ ਕ੍ਰੋਧ ਨੂੰ ਮਿੱਤਰ ਮੰਨਦਾ ਤੇ ਮਿੱਤਰ ਨਹੀਂ ਹੈ ਝੂਠ ਨੂੰ ਮਿੱਤਰ ਮੰਨਦਾ ਤੇ ਮਿੱਤਰ ਨਹੀਂ ਹੈ ਪਹਿਲਾਂ ਮੰਨਦੇ ਸੀ ਐਕਚੁਅਲੀ ਹੈ ਨਹੀਂ ਜੇ ਹੈ ਨਹੀਂ ਉਹਨੂੰ ਪਛਾਣ ਲਿਆ ਹੁਣ ਨਹੀਂ ਬੰਦੇ ਨਹੀਂ ਸੀ ਉਹਨੂੰ ਪਛਾਣਿਆ ਗੁਰਬਾਣੀ ਨਾਲ ਪਛਾਣ ਕੇ ਉਹਦੀ ਬਨੌਤ ਆਉਂਦੀ ਬਨੌਤ ਵਰਤਾ ਸੰਸਾਰ ਨੂੰ ਭੁੱਲਣਾ ਭੁੱਲਣਾ ਵਿਸਰਨਾ ਜੋ ਭੁੱਲਿਆ ਹੋਇਆ ਉਹਦਾ ਯਾਦ ਆਉਣ ਜਿਉਂ-ਜਿਉਂ ਭੁੱਲੀ ਹੋਈ ਗੱਲ ਯਾਦ ਆਈ ਜਾਣੀ ਆ ਤੇ ਉਤੇ ਸੰਸਾਰ ਭੁੱਲੀ ਜਾਣਾ ਜਿਹੜੇ ਕੰਮ ਧੰਦੇ ਕੰਮ ਆਇਆ ਸੀ ਕਰਨ ਉਹ ਭੁੱਲਿਆ ਹੋਇਆ ਹੋਰ ਦੇਹ 'ਚ ਫਸ ਗਿਆ ਜਦ ਉਹ ਕਰਨ ਲੱਗ ਜੂ ਇਹ ਛੁੱਟ ਜਾਣਗੇ ਛੁੱਟਦੇ ਚਲੇ ਜਾਣਗੇ ਉਹ ਕਰਦਾ ਚਲੇ ਜਾਊ ਜਿੰਨਾ ਉਹਦਾ ਟਾਈਮ ਦਊ ਉਹਨਾਂ ਜਰ ਭੁੱਲਿਆ ਰਹੂ ਜਿੰਨਾ ਜਰ ਉਹਦਾ ਟਾਈਮ ਦਊ ਭੁੱਲਿਆ ਰਹੂ ਨਾ ਉਹਨਾਂ ਜਰ ਤਾਂ ਭੁੱਲਿਆ ਰਹਿਣਾ ਬਹੁਤ ਟਾਈਮ ਵਧਾਈ ਜਾਣਾ ਇਹਦਾ ਟਾਈਮ ਘਟੀ ਜਾਣਾ ਜਦ 24 ਘੰਟੇ ਦਾ ਉਧਰ ਕਰਦਾ ਸਾਥ ਸਾਥ ਸਿਮਰੋ ਗੋਬਿੰਦ ਦੇ ਭੁੱਲ ਗਏ ਐ ਬੋਲਣਾ ਜੋਗੀਆਂ ਉਹ ਬੋਲਣਾ ਮਾੜਾ ਉਹ ਬੋਲਣਾ ਵੀ ਇੰਨੇ ਘੰਟੇ ਦਸਵੰਦ ਨਾ ਨਾ ਸੈਂ ਕੀ ਕਰੂਗਾ ਦਸਵੰਦ ਦੇ ਵਿੱਚ ਤਾਂ ਮਾੜਾ ਫਿਰ ਨੂੰ ਨਾ ਸੈਂ ਕੀ ਕਰੂਗਾ ਉਹੀ ਕੰਮ ਤਾਂ ਰੋਜ਼ ਕਰਦਾ ਦਸਵੰਦ ਧਿਆਨ ਬਾਕੀ ਕੀ ਜਿਹੜਾ ਨੌ ਘਟੇ ਚੋਰੀ ਸੋਚਦਾ ਇਹ ਘੰਟਾ ਭਲਾ ਨਹੀਂ ਸੋਚ ਸਕਦਾ ਕਿਸੇ ਦਾ ਨੌ ਘਟੇ ਤੁਸੀਂ ਬੁਰਾ ਸੋਚਦੇ ਹੋ ਕਿਸੇ ਦਾ ਇਹ ਘੰਟਾ ਉਹਦਾ ਭਲਾ ਕਿਵੇਂ ਸੋਚ ਲਓ ਪੋਸੀਬਲ ਨਹੀਂ ਹੈ ਸਭ ਫਰਾਵੜਾ ਦੁਨੀਆ ਦੇ ਨਾਲ ਜਿਹੜਾ ਨੌ ਘਟੇ ਸਾਡੇ ਦਿਮਾਗ ਦੇ ਪਿੱਛੇ ਰਹਿੰਦਾ ਅੱਜ ਵੀ ਸਾਡਾ ਦੁਸ਼ਮਣ ਹੈ ਇੱਕ ਘੰਟਾ ਉਹ ਮਿੱਤਰ ਕਿਵੇਂ ਮੰਨ ਲਓਗੇ ਤੁਸੀਂ ਮੰਨ ਨਹੀਂ ਸਕਦੇ ਨੌ ਘੰਟੇ ਦਾ ਸਾਨੂੰ ਦੁਸ਼ਮਣ ਲੱਗਦਾ ਘੰਟੇ ਬਾਅਦ ਤਾਂ ਤੁਸੀਂ ਉਹਨੂੰ ਮਿੱਤਰ ਮੰਨ ਲੋਗੇ ਕਿ ਕਿਵੇਂ ਹੋ ਜਾਊਗਾ ਰੋਜ਼ ਦਾ ਇਹੀ ਕੰਮ ਕਰੀ ਜਾਓ ਗੋਲੂ ਵਾਲੇ ਬੋਲ ਦੋ ਇਹ ਸਭ ਖੰਡਾ ਹੈ ਨਾ ਸੰਤਾਂ ਦਾ ਪਾਇਆ ਹੋਇਆ ਇੱਕ ਢੇਲੇ ਦੀ ਅਕਲ ਨਹੀਂ ਸੀ ਨਾ ਸੰਤਾਂ ਨੂੰ ਤਾਂ ਦਾ ਭੋਰਿਆਂ ਚ ਤੇ ਵੀ ਕੋਈ ਮਿਲਣਾ ਹੋਵੇ ਜੇ ਕਿਸੇ ਨੂੰ ਸਵਾਲ ਕਰਦਾ ਸਿਆਣੇ ਨੇ ਜਵਾਬ ਨਹੀਂ ਹੈ ਸਾਡੇ ਕੋਲ ਬੇਇੱਜ਼ਤੀ ਹੋ ਜੂਗੀ ਇਹ ਜੇ ਬੰਦੇ ਜਾਣਦੇ ਨੇ ਇਹ ਜੇ ਬੰਦੇ ਹੁੰਦੇ ਨੇ ਇੱਕ ਸਵਾਲ ਕੀਤਾ ਜਵਾਬ ਨਹੀਂ ਆਉਣਾ ਜਿਹੜੀ ਆ ਲੋਕ ਬੰਦੇ ਨੇ ਨਾ ਸਭ ਡਾਊਨ ਹੋ ਜੂ ਵੀ ਸਭ ਦਾ ਉਲੂ ਹੈ ਇਹਨਾਂ ਦਾ ਕੀ ਹੈ ਹਵਾ ਦੇ ਸੱਤੇ ਟਾਇਰ ਖੜਾ ਟਾਇਰ ਹਵਾ ਕੀ ਹੁੰਦੀ ਹੈ ਹਵਾ ਕੀ ਹੁੰਦੀ ਹੈ ਹਵਾ ਹੀ ਨਾ ਦੀ ਬਣੀ ਹੋਈ ਹੋਰ ਕੁਝ ਨਹੀਂ ਹੈਗੀ ਹਵਾ ਨਿਕਲੀ ਟਾਇਰ ਥੱਲੇ ਇਹ ਤਾਂ ਹਵਾ ਬਣਾਈ ਹੋਈ ਹੈ ਬੰਦੇ ਇਕੱਠੇ ਕਰਕੇ ਇਹਨਾਂ ਨੇ ਆਪਣੀ ਕੁਝ ਨਹੀਂ ਇਹਨਾਂ ਦੇ ਕੋਲ ਹਵਾ ਉਹਨੂੰ ਬਣਾਉਣੀ ਪੈਂਦੀ ਹੈ ਜਿੱਤੇ ਪੱਲੇ ਕੁਝ ਨਾ ਹੋਵੇ ਜਿਹਦੇ ਪੱਲੇ ਹੈ ਉਹਨੂੰ ਹਵਾ ਬਣਾਉਣ ਦੀ ਕੀ ਲੋੜ ਹਵਾ ਤਾਂ ਉਹ ਬਣਾਉ ਜਿਹਦੇ ਵਿੱਚ ਕੁਝ ਨਹੀਂ ਹੈ ਉਹ ਟਾਇਰ ਖਾਲੀ ਹੁੰਦਾ ਵਿੱਚੋਂ ਤਾਂ ਹਵਾ ਭਰ ਹੁੰਦੀ ਹੈ ਜੇ ਠੋਸ ਹੋਵੇ ਹਵਾ ਦੀ ਕੀ ਲੋੜ ਅੱਗੇ ਲੱਕੜ ਦੇ ਪਈਏ ਉਹਦੇ ਤੇ ਹਵਾ ਭਰ ਦਿੱਤੇ ਕਦੇ ਨਹੀਂ ਵਰਦੇ ਸੋਚ ਤੇ ਅਰੇ ਦੇ ਪਈਏ ਨੇ ਹਵਾ ਭਰਦੇ ਹੋ ਸਾਰੇ ਰੋਏ ਜਿਹੜੇ ਸਾਰ ਸਾਰ ਚੀਜ਼ ਉਹ ਜਿਹੜੇ ਅੰਦਰੋਂ ਖਾਲੀ ਨੇ ਥੋਟਾ ਚਣਾ ਬਾਜੇ ਕਣਾ ਸਾਰੇ ਹਵਾ ਵਿੱਚ ਇਹਨਾਂ ਦੇ ਭਰੀ ਹਵਾ ਹੀ ਹੋਰ ਕੁਝ ਨਹੀਂ ਹੈਗੀ ਖਾਲੀ ਜੀ ਕੀ ਹੁੰਦੀ ਹਵਾ ਹਵਾ ਬਣਾਉਂਦੇ ਨੇ ਲੋਕ ਇਕੱਠੇ ਕਰਕੇ ਹਵਾ ਬਣਾਉਂਦੇ ਨੇ ਪ੍ਰਚਾਰ ਕਰਕੇ ਬੜੀਆਂ ਬੜੀਆਂ ਕਾਰਾਂ ਰੱਖ ਕੇ ਬੜੇ ਬੜੇ ਕੁਝ ਕਰਕੇ ਡਰਾਮੇ ਕਰਕੇ ਹਵਾ ਬਣਾਉਂਦੇ ਨੇ ਆਪਣੀ ਮਨਿਸਟਰ ਸੱਦ ਕੇ ਹਵਾ ਬਣਾਉਂਦੇ ਨੇ ਕਿ ਅੰਦਰੋਂ ਖਾਲੀ ਨੇ ਥੋਥੇ ਨੇ ਅੰਦਰੋਂ ਜੋ ਅਟਕੀ ਆਣਾ ਥੋੜੀ ਹਵਾ ਬਣਾਈ ਸੀ ਨਿਕਲ ਕੀ ਪੁੱਛਦਾ ਕੋਈ ਹੁਣ ਕੀ ਹੋ ਗਿਆ ਜਦ ਕੀ ਸੀ ਹੁਣ ਕੀ ਹੋ ਗਿਆ ਨਾਨਕ ਨੂੰ ਬਾਬਰ ਨੇ ਜਿਹੜੀ ਜ਼ਬਾਨ ਦਾ ਹਵਾ ਜੇ ਹੁੰਦੀ ਨਿਕਲ ਜਾਂਦੀ ਛੇਵੇਂ ਬਾਜਰ ਨੂੰ ਜਿਹੜੀ ਪਾਤਾ ਦਾ ਉੱਥੇ ਦੇ ਖਲੇ ਹਵਾ ਹੁੰਦੀ ਤਾਂ ਨਿਕਲ ਜਾਂਦੀ ਪਾਉਣ ਵਾਲੇ ਦੀ ਹਵਾ ਨਿਕਲ ਗਈ ਬਾਕੀ ਦੀ ਨਿਕਲੀ ਜਿਹਨੇ ਪਾਇਆ ਸੀ ਉਹਦੀ ਉਹ ਨਿਕਲ ਗਈ ਹਵਾ ਉਹਦੀ ਰਾਜ ਦੇ ਸਰਤੇ ਤੇ ਹਵਾ ਸੀ ਝੂੜ ਦੇ ਸਰਤੇ ਤੇ ਹਵਾ ਸੀ ਇਹਨਾਂ ਦੀ ਸੱਚ ਦੀ ਠੋਸ ਸੀਗਾ ਤਾਂ ਹਵਾ ਦੇ ਜਿਹਦੇ ਵਿੱਚੋਂ ਉਸੇ ਨਿਕਲੂ ਜਿੱਥੇ ਹਵਾ ਹੈ ਨਹੀਂ ਨਿਕਲਣਾ ਥੋਗੀ ਹੈ ਟਕਰਾਏ ਨੇ ਰਾਜਾ ਨਾਲ ਹਵਾ ਉਹਦੀ ਨਿਕਲ ਗਿਆ ਜੀ ਹਵਾ ਹੋਵੇ ਇਸ ਕਰਕੇ ਸੱਚ ਨੂੰ ਹਵਾ ਦੀ ਲੋੜ ਨਹੀਂ ਹੈ ਹਵਾ ਤਾਂ ਮਾਇਆ ਹਵਾ ਤਾਂ ਮਾਇਆ ਹੈ ਸੱਚ ਨੇ ਮਾਇਆ ਤੇ ਕੀ ਲੈਣਾ ਸੱਚ ਨੇ ਤਾਂ ਮਾਇਆ ਪੈਦਾ ਕੀਤੀ ਹੈ ਮਾਇਆ ਦਾ ਸੱਚ ਦੇ ਅਧੀਨ ਹੈ ਇਹ ਹਵਾ ਤਾਂ ਉੱਪਰ ਹਵਾ ਦੇ ਆਸਰੇ ਨਹੀਂ ਹੈ ਸੱਚ ਸੱਚ ਦੇ ਆਸਰੇ ਹਵਾ ਹੈ ਸੱਚ ਜੀ ਦੀ ਮਰਜ਼ੀ ਹਵਾ ਕੱਢ ਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸਾਰਿਆਂ ਦੀ ਹਵਾ ਕੱਢਦੀ ਕੱਢੀ ਹੈ ਨਹੀਂ ਰਾਮ ਰਹਿਮ ਦੀ ਹਵਾ ਕੱਢਦੀ ਵੇਦ ਪ੍ਰਾਣ ਸ਼ਬਦ ਸਾਸਤਰਾਂ ਦੀ ਹਵਾ ਕੱਢੀ ਪਈ ਹੈ ਆ ਜੋਗਿਆਂ ਦੀ ਹਵਾ ਕੱਢੀ ਪਈ ਹੈ ਹਵਾ ਛੱਡੀ ਕਿਹਦੀ ਹੈ ਇਹ ਹਵਾ ਕੱਢੀ ਹੋਈ ਹੈ ਸਾਰਿਆਂ ਦੀ ਜੋ ਜਨ ਨਾਮ ਨਰੰਜਨ ਰਤਾ ਨਾਨਕ ਸੋਈ ਪੁਰਖ ਵਿਦਾਤਾ ਜੋ ਜਨ ਨਾਮ ਨਰੰਜਨ ਰਤਾ ਜਿਹੜਾ ਨਾਮ ਨਰੰਜਨ ਦੇ ਰੰਗ 'ਚ ਰੱਖਿਆ ਹੋਇਆ ਉਹਨੂੰ ਹਵਾ ਦੀ ਕੀ ਲੋੜ ਇਸ ਕਰਕੇ ਭਗਤਾਂ ਨੂੰ ਨਹੀਂ ਕੋਈ ਪੁੱਛਦਾ ਹੁੰਦਾ ਹਵਾ ਨਹੀਂ ਨਾ ਬਣਾਉਂਦੇ ਭਗਤਾਂ ਨੂੰ ਨਹੀਂ ਕੋਈ ਪੁੱਛਦਾ ਹੁੰਦਾ ਉਸ ਟਾਈਮ 'ਚ ਕਬੀਰ ਦੇ ਮਗਰ ਕੋਈ ਨਹੀਂ ਆਇਆ ਪੰਡਤ ਦੇ ਮਗਰ ਸਾਰੇ ਹੀ ਨੇ ਪੰਡਤ ਨੇ ਹਵਾ ਬਣਾਈ ਹੋਈ ਹੈ ਦੀ ਹਵਾ ਬਾਹਰ ਕਬੀਰ ਨੂੰ ਕੋਈ ਨਹੀਂ ਪੁੱਛਦਾ ਨਾਮ ਗੁਰੂ ਕਰਦੇ ਨਹੀਂ ਪੁੱਛਦੇ ਬੁੱਢੇ ਖਿਲਾਫ ਨੇ ਹਵਾ ਨਹੀਂ ਨਾ ਬਣਾਈ ਠੋਸ ਹੈ ਗੱਲ ਠੋਸ ਹੈ ਸੱਚ ਹਮੇਸ਼ਾ ਠੋਸ ਹੁੰਦਾ ਹੈ ਸੱਚ ਕਹਿੰਦਾ ਬੜੀ ਠੋਸ ਗੱਲ ਕੀਤੀ ਹੈ ਬਈ ਠੋਸ ਕੀ ਹੈ ਹਵਾ ਨਹੀਂ ਹੈ ਵਿੱਚ ਠੋਸ ਗੱਲ ਹੁੰਦੀ ਹੈ ਜੇ ਹਵਾ ਨਾ ਹੋਵੇ ਜਿਹੜੀ ਗੱਲ ਝੂਠੀ ਆ ਉਹ ਹਵਾ ਨਿਕਲ ਜਾਂਦੀ ਉਹਦੀ ਆਪਾਂ ਕਹਿੰਦੇ ਨਹੀਂ ਭੱਲ ਬਣੀ ਹੋਈ ਹੈ ਭੱਲ ਕਾਦੀ ਹਵਾ ਹਵਾ ਪੈਂਚਰ ਹੋ ਗਿਆ ਨਿਕਲ ਗਈ ਅਸਰ ਸਿਆਲ ਸਾਰੀ ਹਵਾ ਨਿਕਲੀ ਹੋਰ ਕੀ ਹੋਇਆ ਦੋ ਪੈਂਚਰ ਹੋਏ ਨੇ ਜੇ ਕਈ ਸਾਧਾਂ ਦੇ ਪੜਾਕੇ ਬੋਲ ਗਏ ਉਹ ਭਰੇ ਨਹੀਂ ਹੁੰਦੇ ਹੁਣ ਪੈਂਚਰ ਦਾ ਤਾਂ ਇੰਤਜ਼ਾਮ ਹੈ ਪੜਾਕੇ ਦਾ ਤਾਂ ਕੋਈ ਇੰਤਜ਼ਾਮ ਨਹੀਂ ਹੈ ਇਹ ਸਭ ਝੂਠ ਜਿਹੜਾ ਹੁੰਦਾ ਹੈ ਉਹ ਹਵਾ ਬਣਾ ਕੇ ਹੀ ਖੜਦਾ ਕੋਈ ਧਰਮ ਝੂਠਾ ਸੱਚ ਧਰਮ ਤੋਂ ਬਿਨਾਂ ਕੋਈ ਮਤ ਜਿਹੜੀ ਝੂਠ ਦੇ ਆਸਰੇ ਹੈ ਉਹ ਹਵਾ ਬਣਾ ਕੇ ਹੀ ਝੂਠ ਦਾ ਪ੍ਰਚਾਰ ਕਰਕੇ ਹੀ ਜੈ ਗਿਆਨ ਤੈ ਧਰਮ ਹੈ ਗੁਰਮਤ ਗਿਆਨ ਦੇ ਰਹੀ ਹੈ ਸਾਬਤ ਕਰ ਰਹੀ ਹੈ ਸੁਪਨੇ ਜੋ ਸੰਸਾਰ ਉਹ ਕੀ ਕਹਿੰਦੇ ਸਾਰੇ ਧਰਮਾਂ ਦੀ ਇੱਜ਼ਤ ਕਰੋ ਜੀ ਗੁਰਬਾਣੀ ਕਰ ਰਹੀ ਹੈ ਇੱਜ਼ਤ ਜਿੱਤੇ ਕਰ ਰਹੀ ਹੈ ਚੰਗੀ ਇੱਜ਼ਤ ਆਪੇ ਹਿੰਦੂ ਨਾ ਤੁਰਕੂ ਕਰਨ ਇੱਜ਼ਤ ਹੈ ਫਰੀਦ ਨੇ ਇੱਜ਼ਤ ਕੀਤੀ ਹੈ ਕੰਕਰ ਪੱਥਰ ਜੋੜ ਕੇ ਇੱਜ਼ਤ ਸੱਚ ਬੋਲੀਏ ਤੇ ਇੱਜ਼ਤ ਨਹੀਂ ਹੋ ਸਕਦੀ ਇੱਜ਼ਤ ਕਰਨੀ ਹੈ ਝੂਠ ਦੀ ਤੇ ਝੂਠ ਬੋਲਣਾ ਪਊਗਾ ਜੇ ਤੁਸੀਂ ਝੂਠ ਦੀ ਇੱਜ਼ਤ ਕਰਨੀ ਹੈ ਤਾਂ ਝੂਠ ਬੋਲਣਾ ਪਊਗਾ ਜੇ ਤੁਸੀਂ ਸੱਚ ਬੋਲਣਾ ਤੁਸੀਂ ਚਾਹੇ ਨਾ ਕਰੋ ਸੱਚ ਝੂਠ ਦੀ ਬੇਇੱਜ਼ਤੀ ਆਪੇ ਹੋ ਜਾਣੀ ਤੁਸੀਂ ਦੀ ਬੇਇੱਜ਼ਤੀ ਕਰਨੀ ਤੁਸੀਂ ਸੱਚ ਬੋਲਣਾ ਤਾਂ ਝੂਠ ਦੀ ਬੇਇੱਜ਼ਤੀ ਆਪੇ ਹੋ ਜਾਣੀ ਝੂਠ ਦੀ ਹਵਾ ਨਿਕਲ ਜਾਣੀ ਉਹ ਹਵਾ ਨਿਕਲ ਗਈ ਤੇ ਬੇਇੱਜ਼ਤੀ ਹੋ ਗਈ ਸੱਚ ਬੋਲਣ ਨੇ ਝੂਠ ਦੀ ਹਵਾ ਕੱਢ ਦੇਣੀ ਹੈ ਨਿਕਲ ਜਾਣੀ ਆਪੇ ਨਿਕਲ ਜਾਣੀ ਇਹ ਤਾਂ ਗੱਲ ਝੂਠ ਹੈ ਇਹ ਤਾਂ ਗੱਲ ਹੈ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸੋਈ ਪੁਰਖ ਵਿਦਾਤਾ ਜੋ ਜਨ ਨਾਮ ਨਿਰੰਜਨ ਦਾਤਾ ਜਿਹੜਾ ਨਾਮ ਨਿਰੰਜਨ ਦੇ ਰੰਗ 'ਚ ਰੱਖਿਆ ਹੋਇਆ ਨਾ ਨਿਰੰਜਨ ਮਾਇਆ ਤੋਂ ਪਰੇ ਖੰਦੇ ਨੇ ਹਵਾ ਤਾਂ ਫਿਰ ਮਾਇਆ ਨਾਮ ਨਿਰੰਜਨ ਦਾ ਰੰਗਿਆ ਹੋਇਆ ਜਿਹੜਾ ਰੰਗ 'ਚ ਉਹਨੂੰ ਹਵਾ ਦੀ ਲੋੜ ਨਹੀਂ ਹੈ ਸੋਈ ਪੁਰਖ ਵਿਦਾਤਾ ਉਹ ਤਾਂ ਹੈ ਵਿਦਨਾ ਪੈਦਾ ਕਰਨ ਵਾਲਾ ਹੈ ਕਿਉਂ ਵਿਦਾਤਾ ਕਿਵੇਂ ਬਣ ਗਿਆ ਹੋ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ ਉਹ ਹੈ ਕਿਉਂ ਵਿਦਾਤੇ ਦੇ ਵਿੱਚ ਲੀਨ ਹੋ ਗਿਆ ਜੇ ਬੂਬੂਦ ਸਮੁੰਦਰ ਵਿੱਚ ਵੜ ਗਈ ਤੇ ਵਿੱਚ ਸਮੁੰਦਰ ਦਾ ਰੂਪ ਉਹ ਵੀ ਵਿਦਾਤਾ ਹੀ ਹੋ ਗਿਆ ਨਾਨਕ ਸੋਈ ਪੁਰਖ ਵਿਦਾਤਾ ਉਹ ਵਿਦਾਤਾ ਜਿਹੜੀ ਪਾਰਟੀ ਹੈ ਰੂਲਿੰਗ ਪਾਰਟੀ ਵਿੱਚ ਸ਼ਾਮਲ ਹੋ ਗਿਆ ਜਿਹੜਾ ਰੂਲਿੰਗ ਪਾਰਟੀ ਦਾ ਹਿੱਸਾ ਹੈ ਜਿਹਦਾ ਰਾਜ ਚੱਲਦਾ ਸੰਸਾਰ 'ਚ ਜਿਹਨੇ ਪੈਦਾ ਕੀਤਾ ਸੰਸਾਰ 'ਚ ਜਿਹੜਾ ਉਹਦੇ ਅੰਗ ਸੰਗ ਹੈ ਅੰਗ ਸੰਗ ਹੈ ਉਹ ਪੂਰਨ ਪੁਰਖ ਵਿਧਾਤਾ ਹੀ ਵਿਧਾਤਾ ਹੀ ਹੈ ਸਾਰੇ ਵਿਦਾਤੇ ਹੀ ਨੇ ਕਿਉਂ ਉਹਨਾਂ ਦੀ رائے ਇੱਕ ਹੈ ਉਹਨਾਂ ਦੀ ਸੋਚ ਇੱਕ ਹੈ ਉਹ ਸਾਰੇ ਅਨੇਕ ਹੁੰਦੇ ਹੋਏ ਵੀ ਇੱਕ ਨੇ ਅਨੇਕ ਹੁੰਦੇ ਹੋਏ ਵੀ ਇੱਕ ਨੇ ਉਹਨਾਂ ਦੀ ਏਕਤਾ ਹੈ ਕੌਣ ਨਹੀਂ ਵਧਾਤਾ ਉਹਨਾਂ ਚ ਸਾਰੇ ਵਧਾਤੇ